ਸ਼ਲੋਕ ਤਨ ਮਨ ਧਨ ਅਰਪੂ ਕਿਸੈ ਪ੍ਰਭੂ ਮਿਲਾਵੇ ਮੋਹੇ ਨਾਨਕ ਭ੍ਰਮ ਭਉ ਕਾਟਿਐ ਚੁਕੈ ਜਮ ਕੀ ਜੋ ਤਨ ਮਨ ਤਨ ਅਰਪੋ ਕਿਸੈ ਪ੍ਰਭੂ ਮਿਲਾਵੇ ਮੋਹੇ ਮੈਂ ਤਾਂ ਉਹਨੂੰ ਤਨ ਮਨ ਤਨ ਅਰਪ ਜੇ ਮੈਨੂੰ ਕੋ ਪ੍ਰਭੂ ਮਿਲਾਵੇ ਪ੍ਰਭੂ ਮਲਾਵੇ ਪਰ ਸ਼ਬਦ ਹੈ ਪ੍ਰਭੂ ਨਹੀਂ ਮਿਲਾ ਸਕਦਾ ਫਿਰ ਉਹਨੂੰ ਗੁਰੂ ਕਾ ਧਾਰਨ ਕਰਨਾ ਇੱਕ ਜਿਗਿਆਸੂ ਵਾਸਤੇ ਸਿੱਖ ਵਾਸਤੇ ਇਹ ਸ਼ਰਤ ਰੱਖੀ ਹੈ ਕਿਸੇ ਸੰਤ ਨੂੰ ਤਾਂ ਸੰਤ ਮੰਨੋ ਪਹਿਲਾਂ ਇਹ ਸ਼ਰਤ ਰੱਖੋ ਵੀ ਪ੍ਰਭੂ ਮਿਲਾ ਪਹਿਲਾਂ ਮਲਾ ਦੇ ਬਾਬਾ ਚ ਮੰਨੂਗਾ ਸੌਦਾ ਲੈ ਕੇ ਪੈਸੇ ਦਊਗਾ ਜੇ ਇਹ ਸ਼ਰਤ ਰੱਖ ਲਵੇ ਸਾਰੇ ਸੰਦ ਖਤਮ ਨੇ ਕੱਲੀ ਸ਼ਰਤ ਨਾਲ ਸ਼ਰਤ ਰੱਖੀ ਤੇ ਹੀ ਸਾਰੇ ਸੰਦ ਸਾਰੇ ਖਤਮ ਨੇ ਸਾਰੇ ਡੇਰੇ ਖਤਮ ਸਾਰੇ ਧਰਮ ਖਤਮ ਨੇ ਕੋਈ ਰੱਖਦਾ ਨਹੀਂ ਸ਼ਰਤ ਹੈ ਜੇ ਇਹ ਸ਼ਰਤ ਰੱਖ ਦਈਏ ਦੁਨੀਆ 'ਚ ਕੋਈ ਧਰਮ ਨਹੀਂ ਰਹਿਣਾ ਇੱਕ ਧਰਮ ਰਹਿ ਜੂ ਸਿਰਫ ਗੁਰਮਤ ਇਹ ਤੋਂ ਬਿਨਾ ਪ੍ਰਭੂ ਨਾ ਕਿਸੇ ਨੂੰ ਪ੍ਰਭੂ ਦਾ ਪਤਾ ਨਾ ਕੋ ਮਿਲਾ ਸਕਦਾ ਜੇ ਪ੍ਰਭੂ ਦਸੂ ਨੂੰ ਮਿਲਾਵੇ ਜੇ ਪ੍ਰਭੂ ਕ੍ਰਿਸ਼ਨ ਨੂੰ ਕੋ ਲਿਆਵੇ ਕਿੱਥੋਂ ਲਿਆਉਂਦਾ ਜੇ ਵਿਸ਼ਨੂੰ ਨੂੰ ਕੋ ਲਿਆ ਕਿੱਥੋਂ ਲਿਆਉਣਾ ਜਿਹੜਾ ਰਾਮ ਨੂੰ ਕੋ ਲਿਆ ਕਿੱਥੋਂ ਲਿਆਉਣਾ ਕੋਈ ਨਹੀਂ ਲਿਆ ਸਕਦਾ ਸਭ ਫਰਾਡ ਧਰਮ ਦਾ ਸਿਰਫ ਇੱਕ ਨੁਕਤੇ ਤੇ ਖਤਮ ਹੋ ਜਾਂਦਾ ਹੈ ਜਿਹੜਾ ਇਹ ਹੈ ਕੌਣ ਰੱਖਦਾ ਇਹ ਸ਼ਰਤ ਜੇ ਇਹ ਸ਼ਰਤ ਨਹੀਂ ਰੱਖਦੇ ਕੀ ਉਹ ਧਰਮ ਹੈ ਜਿਹੜੇ ਅਮਰ ਦੇ ਸਿਖਾਉਂਦੇ ਨੇ ਉਹਨਾਂ ਦੇ ਸਾਹਮਣੇ ਸ਼ਰਤ ਰੱਖੀ ਜਾਵੇ ਤਾਂ ਛਕਾਂਗੇ ਪ੍ਰਭੂ ਮਿਲੋ ਜੇ ਤੁਸੀਂ ਮਿਲਾ ਨਹੀਂ ਸਕਦੇ ਤੁਸੀਂ ਅਮਰ ਵੀ ਨਹੀਂ ਛਕਾ ਸਕਦੇ ਤੁਹਾਨੂੰ ਪਾਵਰ ਨਹੀਂ ਅਮਰ ਸਿਖਾਉਣ ਦੀ ਜੇ ਨਹੀਂ ਕਰ ਸਕਦੇ ਅਮਰ ਤੁਹਾਡੇ ਕੋਲੇ ਨਹੀਂ ਪ੍ਰਭੂ ਨੂੰ ਮਿਲਾਉਣ ਦੀ ਜਿਹੜੀ ਹੈ ਨਾ ਬਾਣੀ ਉਪਦੇਸ਼ ਉਹੀ ਅਮਰਤਾ ਹੈ ਜਿਹੜਾ ਪ੍ਰਭੂ ਮਿਲਾਉਣ ਦਾ ਉਪਦੇਸ਼ ਹੈ ਉਹਦੇ ਨਾਲ ਉਹਦਾ ਅਮਰਤ ਹੈ ਹੋਰ ਅੰਮ੍ਰਿਤ ਕੀ ਹੈ ਜਿਹੜੀ ਪ੍ਰਭੂ ਮਿਲਾਉਣ ਦੀ ਗੱਲ ਦੱਸਣੀ ਹੈ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਲੱਗੇ ਗੁਰਸਿੱਖਾਂ ਨੂੰ ਮਿੱਠਾ ਜਿਹੜਾ ਗੱਲ ਨਹੀਂ ਜਾਣਦਾ ਉਹ ਅੰਮ੍ਰਿਤ ਦਾ ਅਧਿਕਾਰੀ ਨਹੀਂ ਚਕਾਉਣ ਦਾ ਲੱਗਣ ਦਾ ਵਿੱਚ ਉਹਨੇ ਅਧਿਕਾਰੀ ਹੈ ਕਿਸ ਹੈਸੀਅਤ ਨਾਲ ਲੱਗਦਾ ਉਹ ਜਿਹੜਾ ਜਾਂ ਆਪ ਹੈ ਉਹ ਜਾਉ ਨੂੰ ਬਣਾ ਦੂ ਤੁਸੀਂ ਤਾਂ ਭਲੇਖਾ ਪਾਤਾ ਵੇ ਨੂੰ ਅਮਰ ਕਰਤਾ ਉਹਨੂੰ ਵੀ ਭਲੇਖਾ ਪਾ ਗਿਆ ਮੈਂ ਅਮਰ ਕਰ ਉਹ ਨਹੀਂ ਲੱਗ ਸਕਦਾ ਪੰਜ ਪਿਆਰੇ ਤਿਆਰ ਕੀਤੇ ਉਹ ਅਮਰ ਲਾਏ ਗੁਰੂ ਸਾਹਿਬ ਪਹਿਲਾਂ ਤਿਆਰ ਕੀਤੇ ਫਿਰ ਲਾਏ ਹੁਣ ਤੁਸੀਂ ਜਣੇ ਗੜੇ ਉਡਾ ਦਿੰਦੇ ਕੀ ਟੈਸਟ ਲਿਆ ਤੁਸੀਂ ਪੰਜ ਪਿਆਰਾਂ ਉਹਨਾਂ ਦਾ ਟੈਸਟ ਲੈ ਕੇ ਲਾਏ ਤੁਸੀਂ ਕੀ ਟੈਸਟ ਲਿਆ ਕੋਈ ਟੈਸਟ ਨਹੀਂ ਜੇ ਟੈਸਟ ਕੋਈ ਨਹੀਂ ਤਾਂ ਫਿਰ ਰਿਜ਼ਲਟ ਵੀ ਹੋ ਜਾਈਏ ਜੇ ਬਿਨਾਂ ਟੈਸਟ ਤੋਂ ਪਾਸ ਨੇ ਸਾਰੇ ਸਕੂਲ ਫਿਰ ਕਾਹਦਾ ਰਹੇ ਗੁਰੂ ਦੀ 4 ਸਾਲ ਕਾਦੀ ਰਹੇਗੀ 4 ਸਾਲ ਗੁਰੂ ਦੀ ਹੈ ਉਹਦੇ ਚ ਪਾਸ ਕੌਣ ਹੋਇਆ ਉਹ ਅਧਿਕਾਰੀ ਆ ਮਰਜ਼ੀ ਲੱਗਣ ਦਾ ਬਾਕੀ ਕੋਈ ਅਧਿਕਾਰੀ ਨਹੀਂ ਜੇ ਤੁਸੀਂ ਉਦਾਂ ਕਰਨਾ ਬਿਨਾਂ ਹੀ ਉਹਦੇ ਨਾ ਕੋਈ ਜਾਣ ਸਾਲ ਨਾ ਕੋਈ ਟੈਸਟ ਰਿਹਾ ਨਾ ਕੋਈ ਪਾਸ ਰਿਹਾ ਨਾ ਕੋਈ ਫੇਰ ਰਿਹਾ ਸਾਰੇ ਬਰਾਬਰ ਨੇ ਫੇ ਅਮਰਤ ਧਾਰੀ ਹਰ ਬੇਅਮਰਤੀ ਇੱਕੋ ਨੇ ਸਾਰੇ ਹੁਣ ਇੱਕੋ ਹੀ ਨੇ ਕਈ ਵਾਰ ਉਮਰ ਧਾਰੀਆਂ ਨੂੰ ਬਗੈਰ ਉਮਰ ਧਾਰੀ ਬੇਈਮਾਨ ਘਟਣੇ ਉਮਰ ਧਾਰੀ ਵੱਧ ਕਸੂਰਵਾਰ ਨੇ ਅਮਰਤ ਧਾਰੀਆਂ 'ਚ ਗਲਤੀਆਂ ਜ਼ਿਆਦਾ ਨੇ ਕਈ ਜਗ੍ਹਾ ਕਿਉਂ ਸਾਡਾ ਜਿਹੜਾ ਹੈ ਨਾ ਸਿਸਟਮ ਉਹ ਸਾਰਾ ਹੀ ਗੜਬੜ ਹੋ ਗਿਆ ਅਸੀਂ ਗੜਬੜ ਕਰ ਲਿਆ ਅਸੀਂ ਤਾਂ ਕਹਿੰਦੇ ਵੀ ਅਮਰਤ ਛਕਾ ਲਓ ਇਹਨਾਂ ਨੂੰ ਵੀ ਅਮਰਤ ਕੋਈ ਮਜ਼ਾਕ ਹੈ ਤੁਸੀਂ ਕੀ ਲੋੜ ਹੈ ਸਾਰਿਆਂ ਨੂੰ ਬਣਾਉਣ ਦੀ ਸਿੱਖ ਬਣਾ ਲਓ ਸਿੰਘ ਨਾ ਬਣਾਓ ਇਹਨਾਂ ਨੂੰ ਸਿੱਖ ਦਾ ਸਿੰਘ ਦਾ ਨਹੀਂ ਪਤਾ ਸੀ ਔਰ ਸ਼ਰਮਣੀ ਕਮੇਟੀ ਨੂੰ ਨਾਮ ਛਾਉਣ ਦਾ ਅਧਿਕਾਰ ਹੀ ਨਹੀਂ ਹੈ ਅਸਲ ਦੇ ਵਿੱਚ ਇਹ ਸਿੱਖ ਗੁਰਦੁਆਰਾ ਐਕਟ ਹੈ ਖਾਲਸਾ ਐਕਟ ਨਹੀਂ ਹੈ ਅੰਮ੍ਰਿਤ ਖਾਲਸਾ ਨੂੰ ਹੈ ਅੰਮ੍ਰਿਤ ਜਾ ਕੇ ਖਾਲਸਾ ਬਣਦਾ ਜਿੰਨਾ ਜਰ ਖਾਲਸਾ ਸਿੱਖ ਦਾ ਨਹੀਂ ਪਤਾ ਸਿੱਖ ਕਬੀਰ ਪੰਥੀਏ ਵੀ ਨੇ ਸਿੱਖ ਸਾਰੇ ਹੀ ਨੇ ਪਹਿਲਾ ਸਿੱਖ ਨੇ ਸਾਰੇ ਸਿੱਖਾਂ ਚੋਂ ਪਾਸ ਹੋਇਆ ਹੋਇਆ ਖਾਲਸਾ ਜਿਨੇ ਸਿੱਖੀ ਦੀ ਕਲਾਸ ਪਾਸ ਕਰ ਲਈ ਨਾ ਉਹ ਖਾਲਸਾ ਉਹ ਅਮਰ ਦੇ ਵਿੱਚ ਲੱਗ ਸਕਦਾ ਉਹੀ ਅਮਰ ਛਕਣ ਦਾ ਅਧਿਕਾਰੀ ਆ ਉਹੀ ਛਕਣ ਦਾ ਅਧਿਕਾਰੀ ਇਹ ਜਿਹੜਾ ਸਿਸਟਮ ਇਹਨਾਂ ਨੇ ਆਪਣੇ ਆਪ ਬਣਾਇਆ ਜਿਹੇ ਜਿਹਾ ਇਹਨਾਂ ਨੇ ਸਿਸਟਮ ਬਣਾਇਆ ਹੋ ਜਾਣਗਾ ਤਾਂ ਹੀ ਰੌਲਾ ਪਾਉਂਦੇ ਨੇ ਸਿੱਖੀ ਗਈ ਸਿੱਖੀ ਗਈ ਜਦ ਸਿੱਖੀ ਹੋ ਚਲੀ ਗਈ ਤੇ ਸਿੱਖਾਂ ਜੋ ਖਾਲਸਾ ਬਣਨਾ ਸੀ ਨਾ ਜਦ ਸਿੱਖੀ ਹੋਇਆ ਨਹੀਂ ਤਾਂ ਖਾਲਸਾ ਕਿੱਥੋਂ ਹੋ ਗਿਆ ਤੁਹਾਡੇ ਕੋਲ ਜੇ ਸੋਨਾ ਹੀ ਹੈ ਨਹੀਂ ਗਹਿਣਾ ਕਿੱਥੋਂ ਬਣਾ ਲੂਗੇ ਤੁਸੀਂ ਉਹ ਵਸਤੂ ਦਾ ਹੈ ਨਹੀਂ ਜਿਹਦੇ ਨਾਲ ਖਾਲਸਾ ਬਣਨਾ ਖਾਲਸਾ ਤੋਂ ਤਾਂ ਅਗਲੀ ਗੱਲ ਹੈ ਨਾ ਖਾਲਸਾ ਕੌਣ ਹੈ ਆ ਤਨ ਮਨ ਤਨ ਔਰ ਪੂਤ ਸਰ ਜਿਹਨੇ ਤਨ ਮਨ ਤਨ ਅਰਪਿਆ ਹੋਇਆ ਉਹ ਖਾਲਸਾ ਹੈ ਤਨ ਮਨ ਤਨ ਸਭ ਸੌਂਪ ਕੋ ਹੁਕਮ ਮੰਨਿਆ ਪਾਈਏ ਨਾਨਕ ਨੇ ਇੱਕ ਪਾਸ ਕੀਤਾ ਅੰਗਦ ਅੰਗਦ ਨੇ ਇੱਕ ਪਾਸ ਕੀਤਾ ਕੋ ਕੀਤਾ ਨਾ ਵੀ ਇਹ ਜੋ ਕਹੂ ਉਹ ਠੀਕ ਹੈ ਜੋ ਇਹ ਉਪਦੇਸ਼ ਦੋ ਉਹ ਠੀਕ ਹੈ ਉਹ ਪੰਜਵੇਂ ਉਪਦੇਸ਼ ਵਾਲੇ ਨੇ ਸਾਡੇ ਉਹ ਪੰਜ ਉਪਦੇਸ਼ ਵਾਲੇ ਹੀ ਨੇ ਇੱਕ ਦੇ ਤੋਂ ਪੰਜ ਆਏ ਨੇ ਹੁਣ ਜੇ ਉਹਨਾਂ ਨੂੰ ਗਿਆਨ ਹੀ ਨਹੀਂ ਉਪਦੇਸ਼ ਗੁਰਬਾਣੀ ਦਾ ਫਿਰ ਉਹਨਾਂ ਦੇ ਕਰਾਉਣਾ ਕੀ ਹੈ ਕਾਦੇ ਵਾਸਤੇ ਨੇ ਉਹ ਉਹਨਾਂ ਨੇ ਕੱਲੇ ਉਹਨੂੰ ਕਿਉਂ ਕਿਹਾ ਸਾਰਿਆਂ ਨੂੰ ਕਿਉਂ ਨਹੀਂ ਕਹਤਾ ਵੀ ਤੁਸੀਂ ਉਪਦੇਸ਼ ਕਰ ਦਿਓ ਉਹਨਾਂ ਨੂੰ ਪਤਾ ਸੀ ਵੀ ਬੇੜਾ ਕਰ ਕਰ ਦੇਣਗੇ ਕੋਈ ਕੁਝ ਕਹੂ ਅਰਥ ਕੋਈ ਕੁਝ ਕਹੂ ਅਰਥ ਹੁਣ ਕੀ ਹੋਇਆ ਕੋਈ ਕੁਝ ਅਰਥ ਕਰਦਾ ਕੋਈ ਕੁਝ ਕਰਦਾ ਕੋਈ ਕੁਝ ਹੀ ਨਹੀਂ ਕਿਉਂ ਕਰਦਾ ਕਿਉਂਕਿ ਅੰਮ੍ਰਿਤ ਜਿਹੜੇ ਪੰਜ ਪਿਆਰੇ ਨੇ ਉਹਨਾਂ ਨੂੰ ਖੁੱਲ ਗਿਆ ਨਹੀਂ ਹੈ ਕੋਈ ਸਾਡੇ ਕੋਲ ਮੀਟਰ ਨਹੀਂ ਵੀ ਆ ਗੱਲ ਠੀਕ ਆ ਜਾਂ ਗੱਲ ਗਲਤ ਹੈ ਕਿਹੜਾ ਅਰਥ ਠੀਕ ਹੈ ਕਿਹੜਾ ਗਲਤ ਹੈ ਇਹ ਕੋਈ ਨਹੀਂ ਦੱਸ ਸਕਦਾ ਜੇ ਸਾਡੇ ਕੋਲ ਇੰਨਾ ਹੀ ਤਮੀਜ਼ ਨਹੀਂ ਸਾਨੂੰ ਅਰਥ ਗਲਤ ਔਰ ਠੀਕ ਦੀ ਔਰ ਨਾ ਅਸੀਂ ਪ੍ਰਵਾਹ ਕਰ ਰਹੇ ਹਾਂ ਤੇ ਸਿੱਖੀ ਕਿਥੋਂ ਰਹਿਣੀ ਸੀ ਇਤਿਹਾਸ ਨੂੰ ਠੀਕ ਕਰੋ ਜੀ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਗੁਰਮਤ ਦਾ ਸਾਨੂੰ ਗਿਆਨ ਨਹੀਂ ਉਹਦੇ ਅਨੁਸਾਰ ਕਿਵੇਂ ਕਰ ਲਵਾਂਗੇ ਠੀਕ ਪਹਿਲਾ ਸਵਾਲ ਹੈ ਗੁਰਮਤ ਕੀ ਹੈ ਫਿਰ ਸਵਾਲ ਹੈ ਠੀਕ ਕਰਨ ਦੀ ਗੁਰਮਤ ਦੀ ਪਹਿਲਾਂ ਵਿਆਖਿਆ ਨੂੰ ਤਾਂ ਠੀਕ ਕਰ ਲੋ ਜੇ ਤੁਹਾਡੇ ਕੋਲ ਗੁਰਮਤੀ ਵਿਆਖਿਆ ਹੀ ਠੀਕ ਨਹੀਂ ਹੈ ਉਹਦੇ ਅਨੁਸਾਰ ਇਤਿਹਾਸ ਜਾਂ ਹੋਰ ਗੱਲਾਂ ਨੂੰ ਠੀਕ ਕਿਵੇਂ ਕਰ ਲਓਗੇ ਤੁਸੀਂ ਮੀਟਰ ਤਾਂ ਸਾਡੇ ਕੋਲ ਹੈ ਨਹੀਂ ਮੀਟਰ ਕੀ ਹੈ ਗੁਰਮਤ ਮੀਟਰ ਹੈ ਸਾਡੇ ਮੀਟਰ ਹੈ ਸਾਡੇ ਕੋਲ ਗੁਰਮਤ ਮੀਟਰ ਹੈ ਹਰ ਇਤਿਹਾਸ ਨੂੰ ਹਰ ਗੱਲ ਨੂੰ ਨਾਪਣ ਦਾ ਜਦ ਮੀਟਰ ਇਹ ਗਲਤ ਹੈ ਸਾਡੇ ਕੋਲ ਆਪਣਾ ਆਪਣਾ ਬਣਾਇਆ ਹੋਇਆ ਵਿਆਖਿਆ ਆਪਣੀ ਆਪਣੀ ਹੈ ਠੀਕ ਕਿਵੇਂ ਹੋ ਜੂਗਾ ਪਾਗਲ ਨੇ ਸਭ ਵਿਦਵਾਨ ਐਵੇਂ ਆਲ ਪਤਾਲ ਗੱਲਾਂ ਮਾਰਦੇ ਨੇ ਇੰਨਾ ਵੀ ਤੁਹਾਨੂੰ ਪਤਾ ਵੀ ਮੀਟਰ ਪਹਿਲਾਂ ਮੀਟਰ ਹੀ ਸਹੀ ਨਹੀਂ ਹੈ ਮੀਟਰ ਤੇ ਹੀ ਝਗੜਾ ਤੁਹਾਡੇ ਉਹ ਮੇਰੇ ਮੇਰਾ ਠੀਕ ਆ ਉਹ ਮੇਰੇ ਮੇਰਾ ਠੀਕ ਨਾਪੋ ਝਗੜਾ ਉੱਥੇ ਦਾ ਉੱਥੇ ਝਗੜਾ ਉਦੋਂ ਠੀਕ ਹੋਊ ਜਦੋਂ ਗੁਰਮਤਿ ਦੀ ਵਿਆਖਿਆ ਇੱਕ ਹੋਊਗੀ ਵਿਆਖਿਆ ਇਹ ਕਹੇ ਨਹੀਂ ਤੁਹਾਡੇ ਕੋਲ ਉਹ ਉਹ ਤਿੱਖੀ ਬਾੜੋ ਨਿੱਕੀ ਜਿਹੜੀ ਲਾਈਨ ਹੈ ਨਾ ਮਾਰਗ ਵਾਲੀ ਪਹਿਲਾਂ ਉਹਨੂੰ ਕਰੋ ਉਹਨੂੰ ਪ੍ਰਗਟ ਕਰੋ ਖੰਨੇ ਤਿੱਖੀ ਬਾੜੋ ਨਿੱਕੀ ਕੀ ਹੈ ਇਹ ਤੇ ਮਾਰਗ ਜਾਣਾ ਉਹ ਤੇ ਬਾਅਦ ਆਪੇ ਹੀ ਠੀਕ ਹੋ ਜੂ ਸਭ ਕੁਝ ਫਿਰ ਠੀਕ ਕਰਨ ਦੀ ਲੋੜ ਨਹੀਂ ਹੈ ਇਹ ਸਮਝਦੇ ਸਮਝਦੇ ਸਭ ਨੂੰ ਆਪੇ ਸਮਝ ਆਉਗਾ ਵੀ ਆ ਵੀ ਗਲਤ ਹੈ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਇੱਕ ਪਾਸੇ ਤਾਂ ਗਲਤ ਸਮਝ ਰਿਹਾ ਇੱਕ ਪਾਸੇ ਠੀਕ ਸਮਝ ਰਿਹਾ ਸਾਰਾ ਆਪੇ ਗਲਤ ਹੋ ਜਾਣਾ ਕੁਝ ਵੀ ਗਲਤ ਕਹਿਣ ਦੀ ਲੋੜ ਨਹੀਂ ਤੁਹਾਨੂੰ ਕੀ ਗਲਤ ਹੈ ਕੀ ਠੀਕ ਹੈ ਸਾਰੀਆਂ ਸਾਖੀਆਂ ਆਪਣੇ ਆਪੇ ਗਲਤ ਸਾਬਤ ਹੋ ਜਾਂਦੀਆਂ ਨੇ ਕਿਉਂਕਿ ਇੱਕ ਪਾਸੇ ਝੂਠ ਹੈ ਇੱਕ ਪਾਸੇ ਸੱਚ ਹੈ ਸੱਚ ਨੇ ਪ੍ਰਗਟੇ ਜਦ ਹੋਣਾ ਜਾਂ ਝੂਠ ਹਟ ਕਰ ਦੇਣਾ ਕਿਉਂ ਸਭ ਝੂਠ ਦਾ ਗਿਆਨ ਗੁਰਮਤ ਸਮਝਦੇ ਸਮਝਦੇ ਆਪੇ ਹੋ ਜਾਂਦਾ ਹੁੰਦਾ ਇਤਿਹਾਸ ਆਪੇ ਹੀ ਝੂਠਾ ਸਾਬਤ ਹੋਈ ਜਾਣਾ ਆਪੇ ਹੀ ਗੁਰਬਾਣੀ ਜਾਂ ਪੜ੍ਹਨੀ ਆ ਪਰ ਜਾਂ ਗੁਰਬਾਣੀ ਸਮਝਣੀ ਹੈ ਗੁਰਮਤ ਸਮਝਣੀ ਹੈ ਇਹਦੀ ਵਿਆਖਿਆ ਸਹੀ ਕਰਨੀ ਹੈ ਸਾਰਾ ਇਤਿਹਾਸ ਆਪੇ ਪਤਾ ਲੱਗ ਜਾਣਾ ਵੀ ਉਹਦਾ ਝੂਠ ਹੈ ਇਹਨੂੰ ਠੀਕ ਕਰਨ ਦੀ ਲੋੜ ਨਹੀਂ ਆਪੇ ਠੀਕ ਹੋ ਜਾਣਾ ਹੈ ਲੋੜ ਸਿਰਫ ਗੁਰਮਤ ਦੀ ਵਿਆਖਿਆ ਇੱਕ ਕਰਨ ਦੀ ਹੈ ਹੋਰ ਕੁਝ ਨਹੀਂ ਇਹਨੂੰ ਕਿਉਂ ਨਹੀਂ ਕਰਦੇ ਇਹਨੂੰ ਤਾਂ ਨਹੀਂ ਕਰਦੇ ਜਿਨ੍ਹਾਂ ਦੇ ਹੱਥ 'ਚ ਗੋਲਕਾ ਕੋ ਮਰਦੇ ਨੇ ਆਪ ਉਹਨਾਂ ਦੇ ਤੋਂ ਗੋਲਕ ਜਾਂਦੀ ਹੈ ਉਹ ਇਹਨੇ ਕਾਬਲ ਨਹੀਂ ਹਨ ਨਾ ਕਾਬਲ ਦੇ ਹੱਥ ਕੋਈ ਚੀਜ਼ ਆਈ ਹੋਵੇ ਦਿੰਦਾ ਨਾ ਕਾਬਲ ਦੇ ਹੱਥ ਰਾਜ ਆਇਆ ਹੋਵੇ ਛੱਡਦਾ ਨਾ ਕਿਸੇ ਨੂੰ ਸਿੱਖੀ ਦਾ ਫਿਕਰ ਹੈ ਨਾ ਸਿੱਖੀ ਦੇ ਕਿਸੇ ਨੂੰ ਮਤਲਬ ਹੈ ਮਤਲਬ ਹੈ ਸਿਰ ਗੋਲਕ ਸਿੰਘ ਪਾਵਰ ਸਿੰਘ ਸਿੱਖੀ ਦਾ ਮੈਂ ਰੌਲਾ ਹੈ ਖਾਮ ਖਾਲੇ ਬੇਮਤਲਬ ਦਾ ਰੌਲਾ ਹੈ ਗੁਰਦੁਆਰਾ ਇੱਕ ਸਿੱਖ ਬਣਾਇਆ ਸੀ ਖਾਲਸੇ ਨੇ ਬਿਲਕੁਲ ਸਾਈਨ ਨਹੀਂ ਕੀਤੇ ਨਾ ਗੱਲ ਗੱਲ ਉਹਨੇ ਸਾਈਨ ਨਹੀਂ ਕੀਤੇ ਸੀ ਉਹ ਕਹਿੰਦੇ ਅਸੀਂ ਸਰਕਾਰ ਦੇ ਦਾਇਰੇ ਚ ਆਉਣਾ ਹੀ ਨਹੀਂ ਸਰਕਾਰ ਕਾਣ ਹੁੰਦੀ ਹੈ ਸਾਡੇ ਦਖਲ ਲਵੇ ਇਹਦੇ ਸਰਕਾਰੀ ਦਖਲ ਹੈ ਗੁਰਦੁਆਰਾ ਇੱਕ ਸਿੱਖ ਹੈ ਸਿੱਖਾਂ ਦਾ ਸਿੱਖਾਂ ਨਾਲ ਜੀਵਨ ਤਾਂ ਖਾਲਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਅੰਮ੍ਰਿਤ ਖਾਲਸਾ ਅੰਮ੍ਰਿਤ ਜਗਾ ਕੇ ਖਾਲਸਾ ਬਣਦਾ ਇਹ ਅੰਮ੍ਰਿਤ ਜਗਾਏ ਨਹੀਂ ਸਕਦੇ ਇਸ ਕਰਕੇ ਇਹਨਾਂ ਦੇ ਸ਼ਿਕਾਇਤ ਅਮਰਤ ਨੂੰ ਨਿਹੰਗ ਸਿੰਘ ਮੰਨਦੇ ਹੀ ਨਹੀਂ ਕੋਈ ਨਹੀਂ ਮੰਨਦੇ ਰਹਿੰਦੇ ਕਿਉਂਕਿ ਚਲੋ ਸ਼ਿਕਾਇਤ ਜਾਣ ਠੀਕ ਹੈ ਜੇ ਜੇ ਨੇ ਹੋ ਜਾ ਸ਼ਿਕਾਇਤ ਸ਼ਿਕਾਈ ਜਾਂਦੇ ਸਿੱਖੇ ਸਹੀ ਸਿੱਖੇ ਬਣਦੇ ਨੇ ਸਿੱਖੇ ਬਣਾਉਂਦੇ ਨੇ ਫਿਰ ਜੇ ਸਿੱਖ ਗੁਰਦਾਰਾ ਐਕਟਾ ਸਿੱਖ ਤੇ ਸਿੰਘ ਕਿਵੇਂ ਬਣਾ ਦੇਣਗੇ ਇਹ ਸਿੱਖ ਬਣਾਉਣਗੇ ਗੁਰਦਾਰਾ ਹੀ ਐਕਟ ਸਿੱਖ ਹੈ ਖਾਲਸਾ ਗੁਰੂ ਕੀ ਅੱਜ ਖਾਲਸਾ ਹੈ ਸਿੰਘ ਹੈ ਸਿੰਘ ਹੈ ਕਿ ਸਿੱਖ ਹੈ ਪਹਿਲਾਂ ਇਹਦਾ ਫੈਸਲਾ ਕਰੋ ਇਹ ਗੁਰਦੁਆਰਾ ਤੇ ਸਿੱਖ ਹੈ ਤੇ ਫਿਰ ਸਿੰਘਾਂ ਤੇ ਤਾਂ ਲਾਗੂ ਨਹੀਂ ਹੁੰਦਾ ਸਿੰਘਾਂ ਨੂੰ ਅਲੱਗ ਛੋੜ ਦੇ ਵਿੱਚ ਖਾਲਸਾ ਐਕਟ ਦੇ ਵਿੱਚ ਖਾਲਸਾ ਨੂੰ ਉਹਨਾਂ ਨੂੰ ਛੂਟ ਹੈ ਉਹਨਾਂ ਨੂੰ ਰਸ ਮਿਲੂਗੀ ਉਹਨਾਂ ਨੂੰ ਇਹ ਮਿਲੂਗਾ ਉਹ ਤਾਂ ਅਲੱਗ ਪਏ ਨੇ ਉੱਥੇ ਫਿਰ ਵੀ ਗੁਰਦੁਆਰਾ ਇੱਕ ਦੇ ਵਿੱਚ ਉੱਪਰ ਨੇ ਫਿਰ ਇੱਕ ਤੋਂ ਰਸ ਕਾਦੀ ਦਿੰਦੇ ਨੇ ਉਹਨੂੰ ਕਾਦੀ ਦਿੰਦੇ ਮਾਲਕੀ ਦੇ ਦਿੰਦੇ ਮਾਲਕੋ ਨੇ ਰਸ ਕਾਦੀ ਲੱਗੀ ਹੋਈ ਹੈ ਕਿਉਂ ਲੱਗੀ ਹੋਈ ਹੈ ਮਾਲਕੀ ਦੀ ਲੱਗੀ ਹੈ ਔਰ ਕਾਦੀ ਲੱਗੀ ਹੈ ਉਹ ਤਿਆਗੀ ਨੇ ਤਿਆਗਿਆ ਹੋਇਆ ਹਰ ਧਰਮ ਦੇ ਮਾਲਕੋ ਧਰਮ ਦੇ ਭੇਖ ਵਾਲੇ ਹੁੰਦੇ ਨੇ ਹਿੰਦੂਆਂ ਦਾ ਕੋਈ ਆਪਣੀ ਬਣਿਆ ਹੋਇਆ ਕਿਸੇ ਜਿਨੇ ਨਾਥਾਂ ਦੇ ਗੁਰ ਮੰਦਰ ਨੇ ਜੋਗੀਆਂ ਦੇ ਉਥੇ ਜੋਗੀ ਕਾਬਜ ਨੇ ਜਿਹਦੇ ਜਿਹਦੇ ਜਿਵੇਂ ਉਦਾਸੀਆਂ ਦੇ ਗੁਰ ਮੰਦਰ ਜਗੀਰਾ ਨੇ ਜਾਇਦਾਦਾਂ ਨੇ ਜਾਂ ਜੋ ਵੀ ਦੇ ਰਹੇ ਨੇ ਉਦਾਸੀ ਕਾਬਜ ਨੇ ਉਦਾਸੀਆਂ ਦੇ ਜੋਗੀ ਨਹੀਂ ਹੋ ਸਕਦੇ ਜੋਗੀਆਂ ਦੇ ਉਦਾਸੀ ਨਹੀਂ ਹੋ ਸਕਦੇ ਇਹ ਆ ਹਿੰਦੂ ਸੰਗਤ ਨਹੀਂ ਹੋ ਸਕਦੀ ਚਰਚ ਵਿੱਚ ਜੇ ਵੋਟਾਂ ਪੈਂਦੀਆਂ ਨੇ ਜਿਹੜੇ ਉਹਨਾਂ ਦੇ ਚਰਚ ਦੇ ਪਾਦਰੀ ਨੇ ਉਹਨਾਂ ਦੀ ਪੈਂਦੀਆਂ ਆਮ ਪਬਲਿਕ ਦੀ ਰਿਪੋਰਟ ਨਹੀਂ ਪੈਂਦੀ ਇਹ ਇਹਨਾਂ ਨੇ ਸਾਰਾ ਕੰਮ ਅਲਜਾਇਆ ਗੋਲਕ ਨੇ ਔਰ ਜਿਹੜੀਆਂ ਜਗੀਰਾਂ ਕੇ ਨੇ ਗੁਰਦਾਰੇ ਨੇ ਉਹਨੇ ਅਕਾਲੀ ਫੂਲਾ ਸਾਨੂੰ ਨੇ ਹਟਾਇਆ ਸੀ ਬਈ ਗੁਰਦਾਰਿਆਂ ਨੂੰ ਜਗੀਰਾ ਨਾ ਲਾਓ ਤੁਸੀਂ ਐਸਾ ਤਰੀਕੇ ਨਾਲ ਫਸ ਜਾਓਗੇ ਇਹ ਗੱਲ ਦਾ ਪਤਾ ਨਹੀਂ ਸਾਡੀ ਦਾ ਜਿਹੜੀ ਅੱਜ ਹੋ ਰਹੀ ਹੈ ਅਕਾਲੀ ਫੂਲਾ ਸਾਨੂੰ ਉਹਦੇ ਪਤਾ ਇਹ ਨਹੀਂ ਪਤਾ ਪਤਾ ਰਣਜੀਤ ਸਿੰਘ ਨੂੰ ਵੀ ਸੀ ਪਰ ਇੰਜੀਨ ਸਿੰਘ ਚਾਹੁੰਦਾ ਸੀ ਵੀ ਮੇਰੇ ਅਧੀਨ ਹੋਣ ਉਹਨੂੰ ਤਾਂ ਖਾਣਾ ਕਹਿੰਦੇ ਤੇ ਸਾਰੇ ਇਹਨਾਂ ਨੂੰ ਕਮਜ਼ੋਰ ਕਿਵੇਂ ਕਰਾਂ ਰਣਜੀਤ ਸਿੰਘ ਖੁਦ ਚਾਹੁੰਦਾ ਸੀ ਵੀ ਖਾਲਸੇ ਨੂੰ ਕਮਜ਼ੋਰ ਕਿਵੇਂ ਕਰਾਂ ਇਹ ਮਾਇਆ ਧਾਰੀ ਕਿਵੇਂ ਬਣਨ ਮੈਨੂੰ ਕਹਿਣ ਤੇ ਕਿਵੇਂ ਹਟਣ ਜਿਵੇਂ ਰਾਜੀਵ ਨੇ ਹਰ ਪੰਚਾਇਤ ਨੂੰ ਲੱਖ ਲੱਖ ਰੁਪਈਆ 2 ਲੱਖ ਚਾਰ ਲੱਖ ਹੁੰਦੇ ਲੱਗੇ ਕਿ ਕਰਪਸ਼ਨ ਦੇ ਖਿਲਾਫ ਬੋਲੇ ਹੀ ਨਾ ਕੋਈ ਥੱਲੇ ਤਾਂ ਕਰਪਟ ਕਰਦੀ ਏ ਹਰ ਆਦਮੀ ਕਰਪਟ ਹੋਊਗਾ ਬੋਲੂ ਕਿਵੇਂ ਜਾਤੇ ਬੋਲਣ ਤੇ ਹਟ ਗਏ ਕਰਪਸ਼ਨ ਦੇ ਖਿਲਾਫ ਹਰ ਸਰਪੰਚ ਕਰਪਟ ਥੱਲੇ ਤੱਕ ਕਿਉਂ ਪੈਸੇ ਦਿੱਤੇ ਨੇ ਜਿੱਤੇ ਪੈਸਾ ਹੋਊਗਾ ਖਾਣਗੇ ਕਰਪਸ਼ਨ ਥੱਲੇ ਤੱਕ ਜ਼ਮੀਨ ਤੱਕ ਲੈ ਜਾਂਦੀ ਉਧਰੇ ਨੂੰ ਕੋਈ ਕਹੂਏ ਨਹੀਂ ਇਸ ਕਰਕੇ ਕਰਪਸ਼ਨ ਫਲਾਉਣੀ ਚਾਹੁੰਦਾ ਸੀ ਉਹ ਖਾਲਸੇ ਚ ਰਣਜੀਤ ਸਿੰਘ ਅੱਜ ਰਣਜੀਤ ਸਿੰਘ ਬਾਰੇ ਜੋ ਲਿਖਦੇ ਨੇ ਅੱਜ ਠੀਕ ਲਿਖ ਰਹੇ ਨੇ ਪਿੱਛੇ ਬੜਾ ਭਲੇਖਾ ਸੀ ਉਹਨੇ ਕਿਉਂਕਿ ਰਾਜਾ ਤਾਂ ਭਲੇਖਾ ਪਾਉਂਦਾ ਹੁੰਦਾ ਰਣਜੀਤ ਸਿੰਘ ਨੇ ਜਿੰਨਾ ਨੁਕਸਾਨ ਕੀਤਾ ਸਿੱਖੀ ਦਾ ਔਰ ਜੋ ਵੀ ਰਾਜ ਕਰੂਗਾ ਰਣਜੀਤ ਸਿੰਘ ਦੀ ਗੱਲ ਛੱਡ ਦੋ ਜੋ ਸੰਸਾਰੀ ਰਾਜ ਕਰੂਗਾ ਇੱਛਾ ਰੱਖਦਾ ਹੋਊਗਾ ਉਹ ਸਿੱਖੀ ਦਾ ਨੁਕਸਾਨ ਕਰੂਗਾ ਸਿੱਖੀ ਦੇ ਨੁਕਸਾਨ ਬਿਨਾ ਸੰਸਾਰ ਦਾ ਰਾਜ ਹੋ ਜੂ ਜਿੰਨਾ ਜਨ ਸਾਰੀ ਦੁਨੀਆ ਇਕੱਠੀ ਹੋ ਕੇ ਆਪ ਖਾਲਸੇ ਨੂੰ ਨਾ ਕਹਿ ਦੇਵੇ ਕਿ ਤੁਸੀਂ ਰਾਜ ਕਰੋ ਸਾਤੇ ਨਹੀਂ ਹੁੰਦਾ ਉਹ ਤੋਂ ਪਹਿਲਾਂ ਪਹਿਲਾਂ ਸਿੱਖੀ ਦਾ ਨੁਕਸਾਨ ਹੋ ਗਿਆ ਫਿਰ ਕਿਵੇਂ ਰਾਜ ਕਰਨਾ ਉਹ ਖਾਲਸਾ ਦੀ ਅਲੱਗ ਗੱਲ ਹੈ ਉਹ ਨੀਤੀ ਹੈ ਉਹਨਾਂ ਨੂੰ ਪਤਾ ਵੀ ਕਿਵੇਂ ਕਰਨਾ ਫਿਰ ਵੀ ਉਹਨਾਂ ਨੇ ਆਪ ਨਹੀਂ ਕਰਨਾ ਰਾਜ ਕਰਾਉਣਾ ਪਬਲਿਕ ਤੇ ਹੀ ਹੈ ਪਰਮੇਸ਼ਰ ਰਾਜ ਕਰਦਾ ਆਪਾਂ ਕਹਿੰਦੇ ਹਾਂ ਗੁਰਬਾਣੀ ਕਹਿੰਦੀ ਹੈ ਪਰਮੇਸ਼ਰ ਦਾ ਆਪਾਂ ਕਹਿੰਦੇ ਹਾਂ ਪਰਮੇਸ਼ਰ ਜੋ ਕਰਦਾ ਹੁੰਦਾ ਕੀ ਹੈ ਰਾਜੇ ਜੋ ਕਰਦੇ ਨੇ ਉਹ ਨਹੀਂ ਹੁੰਦਾ ਫਿਰ ਸੰਸਾਰ ਤੇ ਜਿਵੇਂ ਪਰਮੇਸ਼ਰ ਰਾਜ ਕਰਦਾ ਐਵੇਂ ਹੀ ਖਾਲਸਾ ਰਾਜ ਕਰੂਗਾ ਕਰਦਾ ਵੀ ਆ ਕਰਦਾ ਵੀ ਨਹੀਂ ਮੈਂ ਤਾਂ ਦੱਸਣ ਲੱਗਾ ਇਹਨਾਂ ਨੂੰ ਭਲੇਖਾ ਨਾ ਹੋਵੇ ਵੀ ਕਿਵੇਂ ਕਰੂਗਾ ਪਰਮੇਸ਼ਰ ਹੀ ਰਾਜ ਕਰਦਾ ਕੋਈ ਹਰ ਜ਼ਮਾਨ ਨਹੀਂ ਰਾਜਾ ਲਿਖਿਆ ਨਹੀਂ ਹੋਇਆ ਗੁਰਬਾਣੀ 'ਚ ਕਹਿੰਦਾ ਮੁੱਕਰ ਜਾਣੇ ਅਕਾਲੀ ਇਸ ਗੱਲ ਤੋਂ ਸਾਰੇ ਸਿੱਖ ਮੁੱਕਰ ਵੀ ਇਹ ਗੱਲ ਝੂਠ ਹੈ ਜੇ ਇਹ ਗੱਲ ਸੱਚ ਹੈ ਕੋਈ ਹਰ ਜ਼ਮਾਨ ਨਹੀਂ ਰਾਜਾ ਇਹ ਉਪਤ ਸਭ ਜਦ ਵਿਚਾਰ ਕੇ ਝੂਠੇ ਕਰਤ ਦਵਾਜਾ ਇਹ ਖਾਲਸਾ ਨੇ ਝੂਠਾ ਰਾਜਾ ਨਹੀਂ ਹੋਣਾ ਐਸਾ ਝੂਠਾ ਨਹੀਂ ਹੁੰਦਾ ਦਾਵਾ ਨਹੀਂ ਕਰਨਾ ਮੇਰਾ ਮਹਾਰਾਜਾ ਰਾਜਾ ਰਾਜਾ ਕਿਸੇ ਨੂੰ ਬਣਾਉਣਾ ਉਹਨੇ ਪਰ ਡੰਡਾ ਆਪਣਾ ਰੱਖਣਾ ਉੱਤੇ ਡੰਡਾ ਸੱਚ ਦਾ ਰੱਖਣਾ ਉੱਤੇ ਹੁਕਮ ਦਾ ਡੰਡਾ ਸੱਚ ਦਾ ਰੱਖਣਾ ਐ ਕਰੋ ਭਾਈ ਹੋ ਸਕਦਾ ਅੱਗੇ ਕਿਤੇ ਨੇ ਪ੍ਰਬੰਧ ਨਹੀਂ ਸੀ ਹੁੰਦੇ ਪਿੰਡਾਂ 'ਚ ਕੋਈ ਬਣਦਾ ਨਹੀਂ ਸੀ ਮੈਂਬਰ ਅੱਗੇ ਕਦੇ ਪੰਚਾਇਤਾਂ ਨਹੀਂ ਸੀ ਕੋਈ ਪੰਚ ਬਣਦਾ ਨਹੀਂ ਸੀ ਹੁਣ ਵੀ ਬਰਾਦਰੀਆਂ ਨੇ ਜਿੱਥੇ ਪੰਚ ਬਣਦੇ ਨੇ ਫੈਸਲੇ ਠੀਕ ਹੁੰਦੇ ਨੇ ਔਰ ਕੋਈ ਇਲੈਕਸ਼ਨ ਨਹੀਂ ਹੁੰਦਾ ਲੋਕ ਉਹਨਾਂ ਨੂੰ ਬਣਾਉਂਦੇ ਨੇ ਆਗੂ ਉਹ ਬਣਦੇ ਨਹੀਂ ਕਹਿੰਦੇ ਨਾ ਬਈ ਸਾਨੂੰ ਤਾਂ ਬੁਰਾਈ ਆਉਂਦੀ ਹੈ ਜਿਹਦੇ ਖਿਲਾਫ ਜਾਵਾਂਗੇ ਚਾਹੇ ਉਹ ਮਾੜਾ ਹੀ ਹੋਵੇ ਉਹੀ ਬੁਰਾ ਸਮਝਦੇ ਇੱਥੇ ਭਜ ਭਜ ਬੰਦੇ ਨੇ ਲੱਖਾਂ ਰੁਪਏ ਖਰਚ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਣਗੇ ਲੱਖਾਂ ਰੁਪਏ ਖਰਚ ਹੋਣਗੇ ਕਾਦੇ ਵਾਸਤੇ ਹੋਣਗੇ ਵੀ ਕਿਉਂ ਹੋਣਗੇ ਆਖਰ ਗੋਲ ਕਦੋਂ ਹੀ ਹੋਣਗੇ ਫਿਰ ਉਹ ਇਹ ਤਾਂ ਸਪਸ਼ਟ ਜੀ ਨਾ ਸਾਨੂੰ ਸਾਰੀ ਦੁਨੀਆ ਨੂੰ ਨਹੀਂ ਨਾ ਕੋਈ ਸੁਧਾਰ ਨਹੀਂ ਹੋ ਸਕਦਾ ਜਿਨ੍ਹਾਂ ਨੇ ਸੁਧਾਰ ਕਰਨਾ ਤਾਂ ਆਪ ਵਿਗੜ ਗਏ ਇਹਨਾਂ ਨੇ ਕਰਨਾ ਕਰ ਸ਼੍ਰੋਮਣੀ ਕਮੇਟੀ ਨੇ ਸੁਧਾਰ ਕਰਨਾ ਸੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪ੍ਰਬੰਧ ਕਰ ਸਕਦੀ ਹੈ ਗੁਰਦੁਆਰੇ ਦਾ ਧਰਮੀ ਦਖਲ ਨਹੀਂ ਦੇ ਸਕਦੀ ਇਹਨੂੰ ਪਾਵਰ ਨਹੀਂ ਹੈ ਧਰਮ ਦੇ ਵੀ ਦਖਲ ਦੇਣ ਦੀ 1966 ਤੱਕ ਸਾਨੂੰ ਪੁੱਛ ਕੇ ਗੱਲਾਂ ਕਰਦੇ ਸੀ ਸਾਰੀ ਇਹਨਾਂ ਨੂੰ ਕੀ ਦਖਲ ਪ੍ਰਬੰਧਕ ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਹੈ ਧਰਮ ਨਾਲ ਉਹਦਾ ਕੋਈ ਸੰਬੰਧ ਨਹੀਂ ਗੁਰਦੁਆਰਾ ਪ੍ਰਬੰਧਕ ਸਿਰਫ ਗੋਲਕ ਤੱਕ ਸੀ ਧਰਮ ਨਾਲ ਦਾ ਇਹਦਾ ਸੰਬੰਧ ਕੋਈ ਨਹੀਂ ਜਿਹੜੀ ਧਰਮ ਨੇ ਕਮੇਟੀ ਆਪਣੀ ਬਣਾਈ ਹੈ ਡੁਪਲੀਕੇਟ ਹੈ ਬਣਾ ਨਹੀਂ ਸਕਦੇ ਇਹਨਾਂ ਨੂੰ ਕੀ ਰਾਈਟ ਹੈ ਧਰਮ ਪ੍ਰਚਾਰ ਕਮੇਟੀ ਬਣਾਉਣ ਦਾ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਧਰਮ ਪ੍ਰਚਾਰ ਕਮੇਟੀ ਬਣਾਈ ਨਹੀਂ ਸਕਦੀ ਧਰਮ ਨੂੰ ਗਿਆਨ ਕਿੱਥੇ ਧਰਮ ਦਾ ਨੌਲੇਜ ਨਹੀਂ ਹੈ ਨਾ ਜੇ ਨੌਲੇਜ ਹੈ ਚਲੋ ਗੱਲ ਕਰ ਲੈਣੇ ਸੰਗਤ ਵਿੱਚ ਗੱਲ ਕਰ ਲੈਣ ਜੇ ਨੌਲੇਜ ਹੈ ਤੁਹਾਨੂੰ ਨਾ ਇਹ ਚਾਹੁੰਦੇ ਨੇ ਨੌਲੇਜ ਨਾ ਚਾਹੁੰਦੇ ਨੇ ਪਬਲਿਕ ਦੇ ਵਿੱਚ ਗੱਲ ਚਲੀ ਜਾਵੇ ਜੇ ਚਾਹੁੰਦੇ ਨੇ ਦੱਸਣ ਸਭ ਨੂੰ ਪਤਾ ਵੀ ਇਹ ਚਾਹੁੰਦੇ ਨਹੀਂ ਹਨ ਕਿਉਂਕਿ ਇਹਨਾਂ ਨੂੰ ਪਤਾ ਵੀ ਜਿੱਦਣ ਇਹ ਗੱਲ ਬਾਹਰ ਆ ਗਈ ਅਸੀਂ ਗਏ ਸਾਨੂੰ ਕੋਈ ਨਹੀਂ ਪੁੱਛਣਾ ਹੁਣ ਵੀ ਨਹੀਂ ਕੋਈ ਪੁੱਛਦਾ ਹੁਣ ਕੌਣ ਪੁੱਛਦਾ ਪੁੱਛਦਾ ਹੁਣ ਵੀ ਨਹੀਂ ਕੋਈ ਔਰ ਰਣਜੀਤ ਸਿੰਘ ਦੀ ਗੱਲ ਇਹਨੂੰ ਦਸਮ ਪਾਸ਼ਾ ਦੀ ਗੱਲ ਕਿਹਾ ਪਹਿਲਾਂ ਹੁਣ ਰਣਜੀਤ ਸਿੰਘ ਦੀ ਕਹਿਣ ਲੱਗੇ ਉਹਦੇ ਮੂਰੇ ਸਾਰੇ ਜਾਇਦਾਰ ਹੱਥ ਜੋੜੀ ਖੜੇ ਸੋਨੇ ਦੇ ਮੂਰੇ ਛੋਟਾ ਬੇੜਾ ਕਰ ਕੋਇਆ ਔਰ ਰਣਜੀਤ ਸਿੰਘ ਦਾ ਮੁਸਲਮਾਨਾਂ ਨਾਲ ਬੈਠਾ ਸੀ ਤੁਸੀਂ ਉਹ ਸੋਨੇ ਦੀ ਗੱਲ ਯੂਰ ਹੱਥ ਜੋੜੀ ਖੜੇ ਹੋ ਤੁਹਾਡੇ ਅੰਦਰ ਸਿੱਖੀ ਦਾ ਕੁਝ ਰਿਹਾ ਹੀ ਨਹੀਂ ਕੁਝ ਵੀ ਨਹੀਂ ਰਿਹਾ ਸਿੱਖੀ ਦਾ ਇਹਨਾਂ ਦਾ ਕੀ ਸਿੱਖੀ ਪੜਨੀ ਇਹਨਾਂ ਦੇ ਤਾਂ ਉੱਤੇ ਦੀ ਸੰਗਤ ਐ ਨਾ ਵੀ ਜਿਵੇਂ ਦਰਿਆ ਜਿਵੇਂ ਸੈਲਾਬ ਲੰਘ ਜਾਂਦਾ ਹੜ ਦਾ ਪਾਣੀ ਲੰਘ ਜਾਂਦਾ ਉੱਤੇ ਦੀ ਸਭ ਕਾਸੇ ਤੇ ਇਹਨਾਂ ਉੱਤੇ ਹੜ ਵਾਂਗੂ ਲੰਘ ਹੋਵੇ ਸਾਰੀ ਪਬਲਿਕ ਥੱਲੇ ਦਾ ਬਦਲ ਨਾ ਰੋੜ ਕੇ ਲੈ ਜਾਣਗੇ ਕਿੱਥੇ ਤੱਕ ਰੋ ਰਹਿਣ ਕੀ ਇਹਨਾਂ ਨੂੰ ਰੋਕਣ ਸੱਚ ਨੂੰ ਕੌਣ ਰੋਕ ਲੂਗਾ ਇਹਨਾਂ ਉਹ ਕੀ ਰੋਕਣ ਨੂੰ ਅਸਲ ਤੇ ਜਿਨ੍ਹਾਂ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ ਉਹਨਾਂ ਦੇ ਆਪਣੇ ਪੱਲੇ ਕੁਝ ਨਹੀਂ ਸੀਗਾ ਆਪ ਵੀ ਸੱਚੇ ਨਹੀਂ ਸੀ ਉਹਨਾਂ ਨੂੰ ਗਿਆਨ ਹੀ ਨਹੀਂ ਸੀਗਾ ਸਿੱਖੀ ਦਾ ਨਾ ਉਹਨਾਂ ਦੇ ਅੰਦਰ ਸਿੱਖੀ ਸੀ ਨਾ ਉਹ ਸਿੱਖੀ ਚਾਹੁੰਦੇ ਉਹ ਵੀ ਨਹੀਂ ਸੀ ਉਹ ਵੀ ਮੂਰਖ ਸੀ ਅੱਜ ਤੇ ਜਿਨ੍ਹਾਂ ਨੇ ਅਕਾਲ ਤਖਤ ਦਾ ਵਿਰੋਧ ਕੀਤਾ ਆਪ ਸਿੱਖ ਨਹੀਂ ਸੀ ਅੰਦਰੋਂ ਸਿੱਖੀ ਦੀ ਸਮਝ ਨਹੀਂ ਸੀ ਉਹਨਾਂ ਨੂੰ ਨਾ ਉਹਨਾਂ ਦੇ ਅੰਦਰ ਤਿਆਗ ਸੀ ਨਾ ਉਹ ਸਿੱਖੀ ਦੀ ਸਮਝ ਸੀ ਮੂਰਖਤਾਈ ਨਾਲ ਵਿਰੋਧ ਕਰਦੇ ਸੀ ਮੂਰਖਤਾਈ ਵਾਲਾ ਵਿਰੋਧ ਨਹੀਂ ਭੁਗਦਾ ਹੁੰਦਾ ਅਸੀਂ ਤਾਂ ਗੁਰਬਾਣੀ ਦਾ ਜਵਾਬ ਮੰਗਣਾ ਹੈ ਗੁਰਬਾਣੀ ਦਾ ਜਵਾਬ ਦੋ ਇਹ ਗੱਲ ਤਾਂ ਇਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਸੀ ਕਿ ਤਨ ਮਨ ਤਨ ਅਰਪੂਤ ਸਹ ਅਰਪੂਤ ਸਹ ਜੇ ਇਹ ਪ੍ਰਚਾਰ ਅਗਲ ਤੱਕ ਤੋਂ ਹੁੰਦਾ ਸੰਤ ਪੈਦਾ ਨਹੀਂ ਸੀ ਹੁੰਦੇ ਨਿਰੰਕਾਰੀ ਪੈਦਾ ਨਹੀਂ ਸੀ ਹੁੰਦੇ ਰਾਧਾ ਸੁਆਮੀ ਪੈਦਾ ਨਹੀਂ ਸੀ ਹੁੰਦੇ ਇਹਨਾਂ ਨੇ ਵੀ ਇਹ ਲਿਖਿਆ ਹੈ ਇਹਨਾਂ ਨੂੰ ਦੀਦਾ ਨਹੀਂ ਹੈ ਅਖਰ ਮੁੰਗਲੀ ਇਹਨਾਂ ਵੱਲੋਂ ਨੂੰ ਹੋ ਜਵੇ ਡਰਦੇ ਨੇ ਇਹਨਾਂ ਵੱਲੋਂ ਨੂੰ ਵੀ ਉਂਗਲ ਹੋ ਸਕਦੀ ਹੈ ਵੀ ਤੁਸੀਂ ਬੜੇ ਬੈਠੇ ਵੀ ਤੁਹਾਡੇ ਕੋਲ ਹੈ ਪਾਵਰ ਕੋਈ ਇਹ ਕਹੇ ਫਿਰ ਕੀ ਜਵਾਬ ਦਵਾਂਗੇ ਕਿਉਂ ਨਹੀਂ ਕਰਦੇ ਆਪਣਾ ਡਰ ਲੱਗਦਾ ਫਿਰ ਇਹਨਾਂ ਨੂੰ ਵੀ ਅਸੀਂ ਵੀ ਝੂਠੇ ਹੀ ਆ ਜੇ ਝੂਠੇ ਨੇ ਗੱਲ ਤਾਂ ਇੱਥੇ ਹੈ ਝੂਠਾ ਝੂਠੇ ਨੂੰ ਕੀ ਕਹੇ ਚੋਰ ਚੋਰ ਦਾ ਮਸੇਰੇ ਭਾਈ ਹੋ ਜਾਂਦੇ ਨੇ ਅੰਦਰ ਖਾਨੇ ਸਰਦੇ ਨਾਲ ਗੱਲ ਚੱਲਦੀ ਹੈ ਬਾਹਰ ਦੀ ਰੌਲਾ ਪਾਉਂਦੇ ਨੇ ਬਾਹਰੋਂ ਵਿਰੋਧ ਕਰਦੇ ਨੇ ਅੰਦਰ ਦੀ ਉਹਦੇ ਨਾਲ ਗੱਲ ਚੱਲਦੀ ਹੈ ਅੰਦਰ ਦੀ ਹੋਰ ਗੱਲਾਂ ਚੱਲਦੀਆਂ ਨੇ ਬਾਹਰੋਂ ਦਿਖਾਵੇ ਦੀਆਂ ਹੋਰ ਗੱਲਾਂ ਨੇ ਮਸੇਰੇ ਭਾਈ ਨੇ ਤਾਂ ਪਬਲਿਕ ਨੂੰ ਵੀ ਪਤਾ ਸਾਰੇ ਜਾਣਦੇ ਨੇ ਪਬਲਿਕ ਕਿਹੜਾ ਨਹੀਂ ਪਤਾ ਸਾਰੇ ਝੂਠੇ ਨੇ ਸੱਚਾ ਕੋਈ ਵੀ ਨਹੀਂ ਸੱਚੀ ਹੈ ਬਾਣੀ ਸੱਚੀ ਹੈ ਗੁਰਬਾਣੀ ਜੇ ਸੱਚ ਚਾਹੀਦਾ ਜੋ ਲੈ ਲੋ ਇਹ ਤੇ ਖਰਾ ਉਤਰੋ ਜਿਹੜਾ ਇਹਦੇ ਖਰਾ ਹੈ ਇਹਦੀ ਸਮਝ ਹੈ ਉਹ ਗੱਲ ਮੰਨ ਲਓ ਜਿਹੜਾ ਇਹਦੀ ਇਹਦੇ ਅਨੁਸਾਰ ਗੱਲ ਨਹੀਂ ਉਹਨੂੰ ਰਿਜੈਕਟ ਕਰ ਦੋ ਰਣਜੀਤ ਸਿੰਘ ਦੀ ਕਲਗੀ ਤੇ ਨੇ ਲੈਣਾ ਕੀ ਹੈ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਉਹ ਕਲਗੀ ਤਾਂ ਮਿੱਟੀ ਨੂੰ ਵੀ ਪੈਣੀ ਹੈ ਕਿਉਂਕਿ ਰਣਜੀਤ ਸਿੰਘ ਦੇ ਸੱਤੇ ਸੀ ਰਣਜੀਤ ਸਿੰਘ ਦੇ ਸਿਰ ਤੇ ਸੀ ਉਹ ਇਸ ਕਰਕੇ ਪੈ ਉਹਨੇ ਮੂਰਤੀਆਂ ਲਿਆਂਦੀਆਂ ਉਹ ਕਲਗੀ ਨੇ ਮੂਰਤੀਆਂ ਲਿਆਂਦੀਆਂ ਉਹਦੇ ਜੋਰ ਤੇ ਮੂਰਤੀਆਂ ਆਈਆਂ ਨੇ ਦਰਬਾਰ ਸਾਹਿਬ 'ਚ ਮੂਰਤੀਆਂ ਕਾਹਦੀਆਂ ਆਈਆਂ ਸੀ ਕਿ ਕਲਗੀ ਦੀ ਮਿਹਰਬਾਨੀ ਨਾਲ ਆਈਆਂ ਸੀ ਮੂਰਤੀ ਇਹ ਕਲਗੀ ਨੇ ਤਾਂ ਤਖਤ ਤੇ ਬੈਠ ਕੇ ਅਪਰਾਧ ਕੀਤੇ ਨੇ ਇਹ ਅਪਰਾਧੀ ਨਹੀਂ ਕਲਗੀ ਹੈ ਤੁਸੀਂ ਉਹਨੂੰ ਉੱਥੇ ਦੇਖਦੇ ਹੋ ਅਪਰਾਧੀ ਹੋ ਇਹਦਾ ਮਤਲਬ ਹੈ ਤੁਸੀਂ ਅਪਰਾਧੀ ਹੋ ਇਹ ਅਪਰਾਧੀ ਦੇ ਮਦਦਗਾਰ ਹੋ ਅਪਰਾਧੀ ਨੂੰ ਅਪਰਾਧੀ ਨਾ ਮੰਨਣਾ ਵੀ ਅਪਰਾਧ ਹੈ ਜੇ ਪੁਲਿਸ ਅਪਰਾਧੀ ਨੂੰ ਅਪਰਾਧੀ ਨਹੀਂ ਮੰਨਦੀ ਪੁਲਿਸ ਕਸੂਰਵਾਰ ਹੈ ਕਮਲ ਕਮ ਤੁਸੀਂ ਪੁਲਿਸੋਂ ਨੂੰ ਗੁਰੂ ਕੀਜੇ ਅਪਰਾਧੀ ਨੂੰ ਅਪਰਾਧੀ ਦਾ ਕਹੋ ਮੰਨੋ ਤੁਸੀਂ ਤਾਂ ਉਹਨੂੰ ਮਥਾ ਟੇਕ ਹੋ ਅਪਰਾਧੀ ਨੂੰ ਇਹ ਹਾਲਤ ਦੇ ਵਿੱਚ ਸਿੱਖੀ ਕਿਥੋਂ ਰਹਿ ਜੂ ਇਹਦੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਉਹ ਲੋਕ ਨੇ ਸਾਰੇ ਜਿਨ੍ਹਾਂ ਨੇ ਗੁਰਬਾਣੀ ਛੱਡਤੀ ਇਤਿਹਾਸ ਫੜ ਲਿਆ ਸਭ ਰਾਗੀ ਢਾਡੀ ਜ਼ਿੰਮੇਵਾਰ ਨੇ ਉਹ ਸਾਰੇ ਲੋਕ ਜ਼ਿੰਮੇਵਾਰ ਨੇ ਜਿਹੜੇ ਰਾਜ ਕਰੇਗਾ ਖਾਲਸਾ ਕਹਿੰਦੇ ਨੇ ਜਿਨ੍ਹਾਂ ਨੇ ਰੌਲਾ ਪਾਇਆ ਸਾਰੇ ਲੋਕ ਉਹ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਮਾਇਆ ਕਲਗੀ ਦੇ ਕਿਉਂ ਮੱਥਾ ਟੇਕ ਕਿਉਂਕਿ ਰਾਜ ਹੈ ਨਾ ਕਲਗੀ ਦੇ ਪਿੱਛੇ ਰਾਜ ਕਰੇਗਾ ਖਾਲਸਾ ਦੇ ਹਮੀ ਨੇ ਉਹ ਉਹਨਾਂ ਦੇ ਹੱਕ ਦੀ ਗੱਲ ਹੈ ਕਰਨੀ ਹੁਣ ਵੀ ਕਾਨੂੰਨ ਦੇ ਅਧੀਨ ਨੇ ਉਹਦੇ ਅਕਾਲ ਤਖਤ ਜਿਹੜਾ ਰਾਜ ਕਰ ਰਿਹਾ ਰਾਜ ਦਾ ਹਮੀ ਹੈ ਉਹ ਡੁਪਲੀਕੇਟ ਕਾਪੀ ਹੈ ਰਣਜੀਤ ਸਿੰਘ ਦੀ ਉਹਦਾ ਉਹਦੇ ਹੀ ਅਧੀਨ ਨੇ ਉਹਦੇ ਜਿੰਨਾ ਚਿਰ ਉਹ ਕਹਿੰਦਾ ਬੈਠੇ ਨੇ ਜਦ ਉਹ ਕਹਿੰਦੇ ਭਰੇ ਹੋ ਜਾਣਗੇ ਕੀ ਗੱਲ ਹੋ ਇਹ ਸਭ ਰੋਟੀਆਂ ਦੀ ਗੱਲ ਆ ਹੋਰ ਕੁਝ ਨਹੀਂ ਹੈ ਸਿੱਖੀ ਦੀ ਕੋਈ ਇਹਦਾ ਮਤਲਬ ਸਿੱਖੀ ਦਾ ਸਿਰਾਣਾ ਨਿਭਦੀ ਹੈ ਸਿਰਾਣਾ ਸਿਰ ਦੇ ਕੇ ਸਿੱਖੀ ਮਿਲਦੀ ਹੈ ਐਵੇਂ ਨਹੀਂ ਮਿਲਦੀ ਇਹ ਕੀ ਗੱਲ ਕਰਨਗੇ ਇਹਨਾਂ ਜੋ ਕਿਹੜਾ ਸਿਰ ਦੇਣ ਵਾਲਾ ਇਹ ਵੀ ਨਹੀਂ ਦਲਾ ਨਹੀਂ ਛੱਡ ਸਕਦੇ ਤਨ ਮਨ ਧਨ ਅਲਪੂ ਦਿਸੈ ਪ੍ਰਭੂ ਮਿਲਾਵੇ ਮੋਹਿ ਪ੍ਰਭੂ ਮਿਲਾਵੇ ਮੋਹਿ ਜੇ ਤੂੰ ਜਥੇਦਾਰ ਹੈ ਕੌਮ ਦਾ ਤੂੰ ਪ੍ਰਭੂ ਬੁਲਾਉਣ ਦੀ ਗੱਲ ਦੱਸ ਫਿਰ ਨਹੀਂ ਛੱਡ ਕੇ ਪਰੇ ਹੋਏ ਜੇ ਤੂੰ ਨਹੀਂ ਦੱਸ ਸਕਦਾ ਦੱਸ ਕੌਣ ਦੱਸੂ ਉਹਦਾ ਨਾਮ ਲੈ ਜਿਹੜਾ ਦੱਸੂ ਫਿਰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਉਹਦੀ ਹੈ ਤੇਰੀ ਨਹੀਂ ਹੈ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਉਹ ਹੈ ਜਿਹੜਾ ਸ਼ਰਤ ਪੂਰੀ ਕਰੇ ਪ੍ਰਭੂ ਉਹ ਮੋਹੇ ਜੇ ਪ੍ਰਭੂ ਨਹੀਂ ਬੁਲਾ ਸਕਦਾ ਤੂੰ ਆਗੂ ਕਾਦਾ ਹੋਇਆ ਕਾਦਾ ਆਗੂ ਇਹ ਕਪੈਸਿਟੀ ਸੀ ਲੈਣੇ ਚ ਤਾਂ ਲੈਣੇ ਨੂੰ ਕਿਹਾ ਨਾਲ ਕਰੇ ਵੀ ਇਹ ਕਰੂਗਾ ਚ ਲਾਇਆ ਨਾ ਅਮਰਦਾਸ ਨੂੰ ਪ੍ਰਭੂ ਪ੍ਰਭੂ ਮਲਾਇਆ ਨਾ ਅਮਰਦਾਸ ਨੂੰ ਨਾਂ ਕਰੇ ਮਲਾਇਆ ਨਾ ਲੈਣੇ ਨੂੰ ਫਿਰ ਮਲਾਉਂਦੇ ਹੀ ਰਹੇ ਪੰਜ ਪਿਆਰਿਆਂ ਦਾ ਹੀ ਕੀਤਾ ਹੋਇਆ ਸੀ ਬਾਅਦ ਚ ਪ੍ਰਚਾਰ ਉਹ ਜਿਹਨਾਂ ਨੇ ਖੋਪੜੀਆਂ ਲਾਈਆਂ ਨੇ ਰਤਨ ਪਾਸ਼ਾ ਦੇ ਬਾਅਦ ਦਾ ਜਿਹੜੇ ਬੰਦ-ਬੰਦ ਕਟਾਏ ਨੇ ਨਾ ਚਲੋ ਤਾਂ ਨਾਲ ਸੀ ਭਲਾ ਗੁਰੂ ਸਾਹਿਬ ਨੇ ਉਹਨਾਂ ਦਾ ਹੀ ਪ੍ਰਚਾਰ ਕੀਤਾ ਹੈ ਤਾਂ ਮਨੀ ਸੀ ਉਹਨਾਂ ਦਾ ਜਿਹੜੇ ਨਾਲ ਰਹੇ ਨੇ ਬਾਬਾ ਦੀਪ ਸਿੰਘ ਵਰਗੇ ਕਿਤੋਂ ਪੈਦਾ ਹੋ ਗਏ ਕਿਵੇਂ ਪੈਦਾ ਹੋ ਗਏ ਬਸ ਉਹ ਨਾਲੇ ਚਲਾ ਗਿਆ ਉਹਨਾਂ ਦੇ ਜਦ ਤੋਂ ਜਿੰਦਾਬਾਦ ਮੁਰਦਾਬਾਦ ਆ ਗਿਆ ਇਹ ਸਿੱਖ ਨਾਨਕ ਦੇ ਹੀ ਨਹੀਂ ਗਾਂਧੀ ਦੇ ਚੱਲੇ ਨੇ ਤਾਂ ਗਾਂਧੀ ਨੇ ਜਿੰਦਾਬਾਦ ਮੁਰਦਾਬਾਦ ਸ਼ੁਰੂ ਕੀਤਾ ਕਾਂਗਰਸ ਨੇ ਕੀਤਾ ਸਿਆਸੀ ਪਾਰਟੀਆਂ ਜੇ ਜੀ ਕਾਂਗਰਸ ਹੋਈ ਏ ਸਿੱਖੀ ਦਾ ਕੀ ਸੰਬੰਧ ਹੈ ਕਿਹੜੇ ਗੁਰੂ ਨੇ ਕਿਹਾ ਜਿੰਦਾਬਾਦ ਮੁਰਦਾਬਾਦ ਕਰਿਓ ਕਲਚਰ ਨਹੀਂ ਸਿੱਖੀ ਦਾ ਤਾਂ ਇਹ ਜਿਹੜਾ ਇਹਨਾਂ ਦਾ ਕਾਲੀਆਂ ਹੈ ਸਿੱਖੀ ਦਾ ਕਲਚਰ ਕਿੱਥੇ ਹੈ ਗੁਰੂਆਂ ਦਾ ਕਲਚਰ ਕਿੱਥੇ ਹੈ ਗੁਰੂਆਂ ਦਾ ਕਲਚਰ ਤਾਂ ਤੁਸੀਂ ਜਿਹੜੇ ਚੜ ਕੇ ਜਾਂ ਕੀਤੀ ਉਹਦੇ ਨਾਲ ਤਲਵਾਰਾਂ ਲਾ ਕੇ ਤਾਂ ਨਹੀਂ ਕਿਹਾ ਸਾਨੂੰ ਹਸਕੜੀਆਂ ਲਾ ਲਓ ਜਿਹੜਾ ਚਲੇ ਗਏ ਜਾਨੂ ਵੀ ਸਿੱਖਿਆ ਦੇਣ ਆ ਗਿਆ ਸੀ ਦਾਰਾ ਤੋਂ ਵੀ ਤੁਸੀਂ ਗ੍ਰਿਫਤਾਰੀਆਂ ਲਓ ਯਾਰਾਂ ਨੇ ਭੂਲਤਾ ਜਾਨਾ ਨਹੀਂ ਇਹ ਆਪਣਾ ਖਾਲਸਾ ਛੇੜ ਗ੍ਰਿਫਤਾਰੀਆਂ ਦਿੰਦੇ ਹੁੰਦੇ ਨੇ ਚਲੋ ਲਿਆਓ ਫੜੋ ਤਲਵਾਰਾਂ ਲੜੀਏ ਮਾਰੀਏ ਕਬਾਡੇ ਵੱਢਣ ਲੱਗੀ ਇਹਨੂੰ ਕਾਂਗਰਸੀਆਂ ਨੂੰ ਭੱਜ ਗਿਆ ਜਦੇ ਅਸੀਂ ਜਾਣਦੇ ਆ ਵੱਢਣ ਆ ਮਾਰਨੇ ਆ ਮਾਰ ਇਹ ਸਾਨੂੰ ਸਿਖਾਇਆ ਹੋਰ ਨਹੀਂ ਸਾਨੂੰ ਸਿਖਾਇਆ ਕੁਝ ਜੇ ਤਿਆਰ ਹੋ ਆਜੋ ਅਸੀਂ ਵੀ ਚੱਲਦੇ ਆ ਨਾਲ ਭੱਜ ਗਿਆ ਕਲਚਰ ਨਹੀਂ ਹੈ ਤੂੰ ਦੱਸ ਵੀ ਇਹ ਕਲਚਰ ਹੈ ਸਿੱਖਾਂ ਦਾ ਭੱਜ ਗਿਆ ਮੇਰੇ ਸਾਹਮਣੇ ਦੀ ਗੱਲ ਹੈ ਸਾਡਾ ਕਲਚਰ ਸਾਨੂੰ ਇਹ ਸਿਖਾਇਆ ਹੈ ਸਿੱਖਾਂ ਨੂੰ ਇਹਨਾਂ ਨੇ ਕਿਉਂ ਅਡਾਪਟ ਕੀਤਾ ਕਲਚਰ ਇਸ ਕਲਚਰ ਨੇ ਬੇੜਾ ਕਰ ਕੀਤਾ ਇਸ ਕਲਚਰ ਨੇ ਬੇਈਮਾਨੀ ਲੈਂਦੀ ਹੈ ਫਿਰ ਸਿੱਖੀ ਭਾਲਦੇ ਤੁਸੀਂ ਦੋ ਚੀਜ਼ਾਂ ਕਿਵੇਂ ਹੋ ਜਾਣਗੀਆਂ ਦੋ ਚੀਜ਼ਾਂ ਕਿਵੇਂ ਹੋ ਜਾਣਗੀਆਂ ਆਪਾਂ ਵਿਰੋਧੀ ਆਚਰਣ ਸਾਡਾ ਸਿੱਖੀ ਵਿਰੋਧੀ ਹੈ ਸਿੱਖੀ ਵਿਰੋਧੀ ਕੀ ਹੈ ਆ ਆਚਰਣ ਸਾਡਾ ਸਵਾਰਥ ਦਾ ਸਿੱਖੀ ਪਰਮਾਰਥ ਹੈ ਦੋਏ ਦਾ ਇੱਕ ਦਮ ਆਪਾਂ ਵਿਰੋਧੀ ਚੀਜ਼ਾਂ ਨੇ ਅਗਰ ਪਾਣੀ ਹੈ ਸਵਾਰਥ ਦਾ ਸਾਡਾ ਕਲਚਰ ਹੈ ਸਿਆਸਤ ਦਾ ਮਤਲਬ ਸਵਾਰਥ ਸਿੱਖੀ ਦਾ ਮਤਲਬ ਪਰਮਾਰਥ ਤਿਆਗ ਬੁਰੇ ਦਾ ਭਲਾ ਇਹ ਸਾਡਾ ਤਾਂ ਹੈ ਹੀ ਨਹੀਂ ਕਾਂਗਰਸ ਬਹੁਤ ਬੁਰੀ ਆ ਉਹਦਾ ਭਲਾ ਕਰੋ ਫਿਰ ਬੁਰੇ ਦਾ ਭਲਾ ਕਰਨ ਨੂੰ ਕਿਹਾ ਬਾਣੀ ਨੇ ਜੇ ਕਾਂਗਰਸ ਬੁਰੀ ਆ ਉਹਦਾ ਭਲਾ ਕਰੋ ਭਲਾ ਕਰਨ ਨੂੰ ਕਿਹਾ ਬਾਣੀ ਨੇ ਉਹਦੇ ਨਾਲ ਲੜਨ ਨੂੰ ਨਹੀਂ ਕਿਹਾ ਬੁਰੇ ਦਾ ਭਲਾ ਕਰਨ ਨੂੰ ਕਿਹਾ ਭਲਾ ਕਰੋ ਜਿਹੜਾ ਬੁਰਾ ਉਹਦਾ ਫਰੀਦਾ ਬੁਰੇ ਦਾ ਭਲਾ ਕਰ ਜੇ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਉਹਨਾਂ ਵਰਗੇ ਹੀ ਹੋ ਗੁੱਸਾ ਮੰਨਣਾ ਹੁੰਦਾ ਇਹ ਕਲਚਰ ਹੈ ਸਾਡਾ ਬੁਰੇ ਦਾ ਭਲਾ ਕਰੋ ਪਰ ਬੁਰੇ ਤਾਂ ਆਪ ਹੋ ਭਲਾ ਕੀ ਕਰਨਾ ਤੁਸੀਂ ਆਪਣਾ ਹੀ ਭਲਾ ਕਰ ਲੋ ਕਿਸੇ ਦਾ ਕੀ ਕਰਨਾ ਆਪਣਾ ਭਲਾ ਬੁਰਾਈ ਛੱਡ ਦੇਣੀ ਜੇ ਬੁਰਾਈ ਛੱਡ ਦਵੋ ਬੁਰੇ ਨਾ ਰਹੋ ਤਾਂ ਵੀ ਭਲਾ ਆਪਣਾ ਹੋ ਗਿਆ ਥੋੜਾ ਦਾ ਹੋ ਗਿਆ ਕੰਮ ਤੋਂ ਸਿੱਖੀ ਨਹੀਂ ਛੱਡੀ ਇਹਨਾਂ ਲੋਕਾਂ ਨੇ ਔਰ ਨਾ ਛੱਡਣ ਜੇ ਇਹਨਾਂ ਨੇ ਰਾਹ ਨਾ ਬਦਲਿਆ ਸਿੱਖੀ ਨਹੀਂ ਰਹਿਣੀ ਜੇ ਪਬਲਿਕ ਨੇ ਸਿਖਾਣੇ ਇਹਨਾਂ ਨੂੰ ਐ ਨਾ ਬਾਹਰ ਕੱਢ ਦਿੱਤਾ ਆਪ ਤੋਂ ਅਲੱਗ ਨਾ ਕਰ ਦਿੱਤਾ ਸਿੱਖੀ ਨਹੀਂ ਬਚਣ ਲੱਗੀ ਉਹਨਾਂ ਜਿਹੜਾ ਸਿੱਖ ਹੋ ਕੇ ਦਾੜੀ ਰੱਖ ਕੇ ਦਸਤਾਰ ਸਜਾ ਕੇ ਜਾਂ ਅੰਮ੍ਰਿਤ ਛਕ ਕੇ ਕਹਿੰਦਾ ਰਾਜ ਦੀ ਗੱਲ ਕਰਦਾ ਉਹਨੂੰ ਇਹ ਮਨੋ ਮਹਾ ਬੇਈਮਾਨ ਹੈ ਸਭ ਤੋਂ ਵੱਡਾ ਬੇਈਮਾਨ ਹੈ ਇਹ ਬਾਹਰੋਂ ਆਇਆ ਸਾਨੂੰ ਘਾਟ ਲਾਉਣ ਕਰਕੇ ਜਿਵੇਂ ਆ ਜਾਂਦਾ ਨਾ ਫੌਜ ਦੇ ਵਿੱਚ ਕੋਈ ਵਿਦੇਸ਼ੀ ਆਦਮੀ ਜਸੂਸ ਵੀ ਇਹ ਸਾਡੀ ਫੌਜ ਦੇ ਵਿੱਚ ਜਸੂਸ ਆਇਆ ਸਾਨੂੰ ਪਾੜੂਗਾ ਸਾਡਾ ਨੁਕਸਾਨ ਕਰਨ ਕਰ ਰਿਹਾ ਉਹਨੂੰ ਐ ਸਮਝੋ ਜਿੰਨਾ ਚਿਰ ਇਹ ਨਹੀਂ ਸਮਝਦੇ ਉਹਨਾਂ ਚਿਰ ਸਿੱਖੀ ਨਹੀਂ ਬਚਾ ਸਕਦੇ ਉਹਦਾ ਤਾਂ ਨਹੀਂ ਸ਼ਕਤੀ ਨਗਾਂ ਦੇ ਉਹਨੂੰ ਕੋਈ ਸਿੱਖੇ ਨਹੀਂ ਪਹਿਲੀ ਗੱਲ ਤਾਂ ਸਿੱਖੇ ਨਹੀਂ ਤੈ ਗੱਲ ਕਹੀ ਤੇ ਮੈਂ ਰਾਜ ਦੀ ਗੱਲ ਨਹੀਂ ਅਸੀਂ ਗੱਲ ਰਾਜ ਕਰੇਗਾ ਖਾਲਸਾ ਖਾਲਸਾ ਹਰ ਕੋਈ ਹੈ ਫਿਰ ਖਾਲਸਾ ਇੱਕ ਤਾਂ ਹੁੰਦਾ ਨਹੀਂ ਇੱਕ ਬੰਦਾ ਫਿਰ ਕੌਣ ਰਾਜ ਕਰੂਗਾ ਖਾਲਸਾ ਤਾਂ ਸਾਰੀ ਹੈ ਕੌਣ ਕਰੂਗਾ ਰਾਜ ਕਿਵੇਂ ਕਰੂਗਾ ਖਾਲਸਾ ਖਾਲਸਾ ਤਾਂ ਪੰਜ ਪਿਆਰੇ ਘੱਟੋ ਘੱਟ ਸੀਗੇ ਜਦ ਰਣਜੀਤ ਸਿੰਘ ਕੱਲਾ ਹੀ ਹੋ ਗਿਆ ਪੰਜ ਪਿਆਰੇ ਕਿੱਥੇ ਗਏ ਬੰਦਾ ਬਾਦਲ ਕੱਲਾ ਹੀ ਹੋ ਗਿਆ ਪੰਜ ਪੈਰੇ ਕਿੱਥੇ ਗਏ ਖਾਲਸਾ ਦਾ ਸੰਗਤ ਦਾ ਰਾਜ ਕੱਲਾ ਨਹੀਂ ਕੋਈ ਹੋ ਸਕਦਾ ਸਾਰੇ ਰਾਜੇ ਨੇ ਸਾਰੇ ਰਾਜੇ ਪੋਸੀਬਲ ਨਹੀਂ ਹੈ ਸੰਸਾਰ 'ਚ ਸੰਸਾਰ ਦਾ ਰਾਜ ਸਾਰੇ ਰਾਜੇ ਹੋਣੇ ਪੋਸੀਬਲ ਨਹੀਂ ਹੈ ਹੁੰਦਾ ਹੀ ਨਹੀਂ ਸਾਡੇ ਵੀ ਪਾਰਲੀਮੈਂਟ ਬਣਾਈ ਹੈ ਕਿ ਪਬਲਿਕ ਦਾ ਰਾਜ ਹੈ ਕਹਿੰਦੇ ਨੇ ਪਬਲਿਕ ਦਾ ਰਾਜ ਹੈ ਪਬਲਿਕ ਦੇ ਰਾਹੀਂ ਕੀ ਕਹਿਣ ਦੀ ਗੱਲ ਹੈ ਪ੍ਰੈਕਟੀਕਲੀ ਤਾਂ ਹੈ ਨਹੀਂ ਨਾ ਇਹ ਪ੍ਰੈਕਟੀਕਲ ਹੋ ਹੀ ਨਹੀਂ ਸਕਦਾ ਸੰਸਾਰ 'ਚ ਜੋ ਮਰਜ਼ੀ ਕਹੀ ਜਾਣ ਝੂਠੇ ਲੋਕੇ ਇਹ ਸਭ ਅੱਖਾਂ ਬੁੱਝਣ ਵਾਲੀ ਗੱਲ ਹੈ ਗਰੀਬਾਂ ਦੀ ਪਾਗਲ ਬਣਾਉਣ ਵਾਲੀ ਗੱਲ ਹੈ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਹੈ ਇਹ ਸੱਚ ਖੜ ਦੇ ਬਿਨਾ ਕਿਤੇ ਪੋਸੀਬਲ ਨਹੀਂ ਝੂਠੀ ਦੁਨੀਆ 'ਚ ਬਿਲਕੁਲ ਪੋਸੀਬਲ ਨਹੀਂ ਹੈ ਇਹ ਦੱਸੋ ਕਿਹੜੇ ਦੇਸ਼ 'ਚ ਕਿ ਕਿਸੇ ਦੇਸ਼ 'ਚ ਹੀ ਨਹੀਂ ਨਾ ਹੋ ਸਕਦਾ ਹੈ ਤੇ ਉਹਦੇ ਵਾਸਤੇ ਬੱਕ ਮਾਰਨ ਦੀ ਲੋੜ ਕੀ ਹੈ ਝੂਠ ਬੋਲਣ ਦੀ ਲੋੜ ਕੀ ਹੈ ਜੋ ਹੋਈ ਨਹੀਂ ਸਕਦੀ ਚੀਜ਼ ਇਹਦਾ ਦੂਜੇ ਤੋਂ ਖੋ ਕੇ ਆਪ ਲੈਣ ਵਾਲੀ ਗੱਲ ਹੁੰਦੀ ਹੈ ਪ੍ਰਾਪੇ ਗੰਡਾ ਕਰਕੇ ਉਹ ਦੂਜਿਆਂ ਨੂੰ ਮਗਰ ਲਾ ਕੇ ਗਰੀਬਾਂ ਨੂੰ ਆਪ ਰਾਜ ਲੈਣ ਵਾਲੀ ਗੱਲ ਸੀ ਜਦ ਆਪ ਲੈ ਲਿਆ ਫਿਰ ਕੌਣ ਤੂੰ ਕੌਣ ਮੈਂ ਗਰੀਬ ਨੂੰ ਕੌਣ ਕੁਝ ਵੋਟਾਂ ਕੋਈ ਆਪਣੀ ਮਰਜ਼ੀ ਨਾਲ ਪਾਉਂਦੇ ਨੇ ਲੋਕ ਪਹਿਲਾਂ ਜਿਹਨੂੰ ਵੋਟਾਂ ਪਾਉਣੀਆਂ ਉਹਨਾਂ ਦੀ ਮਰਜ਼ੀ ਦਾ ਬੰਦਾ ਪਾਉ ਜਾਏ ਨਾ ਪਾਉ ਘਰ ਬੈਠੇ ਰਹੋ ਨਾ ਪਾਉ ਤੁਹਾਡੀ ਮਰਜ਼ੀ ਦਾ ਰਾਜ ਕਿਵੇਂ ਹੋ ਗਿਆ ਮੇਰੀ ਮਰਜ਼ੀ ਦਾ ਕੋਈ ਬੰਦਾ ਹੀ ਨਹੀਂ ਜੂ ਮੈਂ ਵੋਟ ਪਾਵਾਂ ਮੇਰਾ ਮੇਰੀ ਮਰਜ਼ੀ ਦਾ ਰਾਜ ਕਿਵੇਂ ਹੋ ਗਿਆ ਸਭ ਫਰਾਡ ਹੈ ਫਰਾਡ ਪਬਲਿਕ ਨਾਲ ਇਹ ਸਿਆਸਤਦਾਨ ਸਾਰੇ ਫਰਾਡੀ ਨੇ ਸਾਰੀ ਵਰਲਡ ਦੇ ਸਿਆਸਤ ਖੜੀ ਹੈ ਫਰਾਡ ਦੇ ਸਿਰ ਤੇ ਇਸ ਕਰਕੇ ਸਿਆਸਤ ਤੋਂ ਖਾਲਸਾ ਪਰੇ ਹੈ ਸੰਸਾਰੀ ਰਾਜ ਬਣਾਉਣ ਦਾ ਦੂਆ ਨਾਮ ਹੈ ਹਿੰਦੂਇਜ਼ਮ ਕੀ ਸੀ ਫਰਾਡ ਦਾ ਦੂਆ ਨਾਮ ਉਹ ਗੰਗਾ ਵੀ ਸਾਡੇ ਪਵਿੱਤਰ ਕਰ ਲੈਂਦੀ ਹੈ ਹਰੀਜਨ ਵੀ ਸਾਡੇ ਜਿਹੜੇ ਪਵਿੱਤਰ ਨਹੀਂ ਹੈਗੇ ਉਹਨਾਂ ਨਾਲ ਆਗੇ ਪਵਿੱਤਰ ਕਰ ਲਓ ਫਰਾਡ ਨਹੀਂ ਤਾਂ ਹੋਰ ਕੀ ਹੈ ਨਾ ਜੇ ਹਰੀਜਨਾਂ ਨੂੰ ਨਹੀਂ ਪਵਿੱਤਰ ਕਰਦੀ ਗੰਗਾ ਵਾਹ ਬਈ ਵਾਹ ਚੰਗੀ ਗੱਲ ਤਾਂ ਗੰਗਾ ਕਾਦੀ ਹੋਈ ਗੰਗਾ ਕਾਦੀ ਹੋਈ ਜੇ ਪਵਿੱਤਰ ਨਹੀਂ ਕਰਦੀ ਫਰਾਡ ਹੈ ਧਰਮ ਫਰਾਡ ਬਣ ਜਾਂਦਾ ਸਾਰੇ ਧਰਮ ਫਰਾਡ ਨੇ ਗੁਰਮਤਿ ਬਿਨਾ ਸਿੱਖਾਂ ਦਾ ਧਰਮ ਚ ਫਰਾਡ ਤਾਂ ਬਣ ਗਿਆ ਫਰਾਡੀ ਆਦਮੀ ਆਪਣੇ ਸਿੱਖੀ ਬੰਦੇ ਬਹਾਦਰ ਨਾ ਫਰਾਡੀ ਆਦਮੀ ਜਿਹੜੇ ਗੁਰਮਤਿ ਤੋਂ ਖਿਲਾਫ ਤੇ ਸਾਰੇ ਉਹ ਭਰਤੀ ਹੋਏ ਨੇ ਜਦ ਦੇਖਿਆ ਰਾਜ ਹੋ ਜੂ ਨਾ ਜਿਵੇਂ ਕਾਂਗਰਸ ਦੇ ਵਿੱਚ ਆ ਗਏ ਸੀ ਜਿਹੜੇ ਅੰਗਰੇਜ਼ਾਂ ਦੇ ਹਮੀ ਸੀ ਸਾਰੇ ਹੁਣ ਹੁਣ ਉਹਨਾਂ ਨੇ ਕਬਜ਼ਾ ਕਰ ਲਿਆ ਐਵੇਂ ਬੰਦੇ ਬਹਾਦਰ ਬੜੇ ਜਿਹੜੇ ਉਹ ਦੂਏ ਪਾਸੇ ਦੇ ਤੇ ਗੁਰੂ ਘਰ ਤੋਂ ਖਿਲਾਫ ਸਾਰੇ ਆਵੜੇ ਵੀ ਹੁਣ ਰਾਜ ਇਹਨਾਂ ਦਾ ਹੋ ਜੂਗਾ ਅਕਾਲੀ ਫੂਲਾ ਸਾਹਿਬ ਖਾਸੀਅਤ ਕਰਤਾ ਚੱਕ ਅਸਲ ਖਾਲਸਾ ਗੁੱਡੇ ਲੈਣ ਲਾਤਾ ਜੱਟ ਤੋਂ ਹੀ ਲੱਗਿਆ ਹੋਇਆ ਹੁਣ ਤੱਕ ਉਹਨਾਂ ਨੇ ਕੀ ਕਰਨਾ ਦਾ ਖੁੱਡੇ ਲੈਣ ਉਹ ਤਾਂ ਖੁੱਡੇ ਲੈਣ ਹੈ ਹੀ ਨਹੀਂ ਉਹ ਕਹਿੰਦੇ ਗੁਰੂ ਗੁਰੂ ਕਰੋ ਅਸੀਂ ਤਾਂ ਰਾਜ ਕਰਨਾ ਹੀ ਨਹੀਂ ਇਹਨਾਂ ਨੂੰ ਦੇਤਾ ਕਰ ਲੈਣ ਦੇ ਇਹਨਾਂ ਨੂੰ ਲਾ ਲੈਣ ਦੇ ਚਾਹੋ ਆਪੇ ਪਬਲਿਕ ਨੂੰ ਪਤਾ ਲੱਗ ਜੂ ਇਹਨਾਂ ਦਾ ਕਹਿ ਜੇ ਅੱਲਾ ਗਿਆ ਪਬਲਿਕ ਨੂੰ ਪਤਾ ਇਹਨਾਂ ਨੇ ਇਹਨਾਂ ਦੇ ਖਿਲਾਫ ਨਹੀਂ ਬੋਲਣਾ ਆਪਾਂ ਨੇ ਕੀ ਲੋੜ ਹੈ ਬੋਲਣ ਦੀ ਕੀ ਲੋੜ ਹੈ ਬੋਲਣ ਬੋਲਣਾ ਤਾਂ ਹੁਣ ਜਦ ਪਿਆ ਜਦ ਹਾਹਾਕਾਰ ਪੈ ਗਿਆ ਵੀ ਗੁਰਮਤ ਹੈ ਨਹੀਂ ਸਿੱਖੀ ਹੈ ਨਹੀਂ ਸਿੱਖੀ ਨੂੰ ਬਚਾਓ ਕਿਵੇਂ ਬਚੂਗੀ ਜੇ ਅੱਗ ਲੱਗ ਜਾਏ ਹਾਹਾਕਾਰ ਪਵੇ ਹੋ ਜਵੇ ਔਰ ਅੱਗ ਬੁਝਾਉਣ ਦੀ ਕਿਸੇ ਕੋ ਕੋ ਦਵਾਈ ਹੋਵੇ ਫਿਰ ਉਹ ਚੁੱਪ ਕਰਕੇ ਨਹੀਂ ਬੈਠ ਸਕਦਾ ਜੇ ਚੁੱਪ ਕਰਕੇ ਬੈਠੂ ਫਿਰ ਉਹ ਅਪਰਾਧੀ ਉਹਦੇ ਕੋਲ ਇਲਾਜ ਹੋਵੇ ਅੱਗ ਬੁਝਾਉਣ ਦਾ ਫਿਰ ਉਹ ਅੱਗ ਨਾ ਬੁਝਾਵੇ ਫਿਰ ਉਹ ਅਪਰਾਧੀ ਹੈ ਉਸ ਅਪਰਾਧ ਤੋਂ ਬਚਣ ਵਾਸਤੇ ਬੋਲਣਾ ਪੈਂਦਾ ਉਸ ਅਪਰਾਧ ਤੋਂ ਬਚਣ ਵਾਸਤੇ ਬੋਲਣਾ ਪੈਂਦਾ ਨਹੀਂ ਹਾਲੇ ਵੀ ਨਹੀਂ ਸੀ ਲੋੜ ਬੋਲਣ ਦੀ ਨਹੀਂ ਜਾਂਦਾ ਟਾਈਮ ਸਿੱਖੀ ਦੀ ਲੋੜ ਹੈ ਸਾਰੀ ਵਰਲਡ ਨੂੰ ਇਹਨਾਂ ਨੂੰ ਚਾਹੇ ਲੋੜ ਨਾ ਹੋਵੇ ਇਹਨਾਂ ਨੂੰ ਵੀ ਲੋੜ ਹੈ ਇਹਨਾਂ ਦੇ ਖਿਲਾਫ ਜਾਊਗੀ ਗੱਲ ਸੰਸਾਰ ਨੂੰ ਲੋੜ ਹੈ ਇਸਲਾਮ ਵਾਲਿਆਂ ਨੇ ਵੀ ਆਪਣੇ ਰੇਡੀਓ ਸਟੇਸ਼ਨ ਬਣਾ ਲਿਆ ਉਹ ਪਿਓਰ ਇਸਲਾਮ ਨੂੰ ਅਤਵਾਦ ਜਿਹੜਾ ਹੈਗਾ ਉਹਦੇ ਖਿਲਾਫ ਬੋਲਣਗੇ ਅਸਲ ਦੇ ਵਿੱਚ ਇਸਲਾਮ ਜਿਹੜਾ ਹੈਗਾ ਹੈ ਮੁਸਲਮਾਨ ਅਤਵਾਦੀ ਨਹੀਂ ਹੈ ਇਮਾਨ ਜਿਹੜਾ ਇਮਾਨਦਾਰ ਆਦਮੀ ਹੁੰਦਾ ਹੈ ਕਿਸੇ ਤੇ ਹਮਲਾ ਨਹੀਂ ਕਰਦਾ ਭਲਾ ਕਰਦਾ ਹੈ ਉਹ ਸਭ ਦਾ ਉਹ ਇਸ ਐਂਗਲ ਤੋਂ ਬੋਲਣਗੇ ਪਰ ਸਾਰਿਆਂ ਨੂੰ ਪਤਾ ਹੈ ਵੀ ਗੁਰਮਤ ਸਭ ਤੋਂ ਬਾਹਰ ਦੀ ਗੱਲ ਕਰੂਗੀ ਪਰ ਉਹਦੀ ਗੱਲ ਕੌਣ ਕਰੇ ਕੌਣ ਕਰੇਗਾ ਅਕਾਲ ਦਾ ਦਾ ਜਹਦਾਰ ਕਰੇ ਸ਼ਰਵਣੀ ਕਮੇਟੀ ਕਰੇ ਸ਼ਰਵਣੀ ਕਮੇਟੀ ਨਹੀਂ ਕਰਦੀ ਕਹਿੰਦੀ ਹੈ ਅਸਲ 'ਚ ਇਹਨਾਂ ਦਾ ਰਾਈਟ ਵੀ ਨਹੀਂ ਹੈ ਸ਼੍ਰੋਮਣੀ ਕਮੇਟੀ ਦਾ ਕੋਈ ਰਾਈਟ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਰੇ ਜਿਹੜਾ ਮਾਲਕ ਹੈ ਉਹ ਕਰੇ ਮਾਲਕ ਮਾਲਕ ਖਾਲਸਾ ਖਾਲਸਾ ਬੋਲੂਗਾ ਹਟਾ ਨਹੀਂ ਸਕਦਾ ਕੋਈ ਇਹਨਾਂ ਹਟਾਉਣਾ ਸਾਹਮਣੇ ਆ ਜੂ ਸਾਹਮਣੇ ਆ ਕੇ ਕਹਿਆ ਸੀ ਹਟਾਉਣੇ ਖਾਲਸਾ ਬੋਲੂਗਾ ਗੁਰੂ ਦੀ ਗੱਲ ਦੱਸੂਗਾ ਜਿਹਨੇ ਹਟਾਉਣਾ ਸਾਹਮਣੇ ਆ ਜੂ ਸਾਹਮਣੇ ਆ ਕੇ ਹਟਾਵੇ ਜਿਹਨੇ ਹਟਾਉਣਾ ਦੇਖਾਂਗੇ ਫਿਰ ਹਟਾਉਂਦਾ ਕਿੱਡਾ ਕੋ ਪਹਿਲਵਾਨ ਹੈ ਜਿਹੜਾ ਹਟਾ ਦੂਗਾ ਦੇਖ ਲਾਂਗੇ ਫਿਰ ਕਿਸ ਬੇਸ ਤੇ ਹਟਾਉਂਦਾ ਕੀ ਕਹਿੰਦਾ ਕਿਉਂ ਹਟੋ ਹਲੋ ਗਰਾਊਂਡ ਦਾ ਦੱਸੇ ਕਿਉਂ ਹਟੋ ਸਾਰੀ ਵਾਰਡ ਇੱਕ ਪਾਸੇ ਹੈ ਉਹਨੂੰ ਚਾਹੀਦਾ ਉਹਨਾਂ ਲੋਕਾਂ ਨੂੰ ਚਾਹੀਦਾ ਜਿਨ੍ਹਾਂ ਦੇ ਹੱਥੇ ਜੱਜ ਪਾਵਰ ਹੈ ਵਰਡ ਦੀ ਸ਼ਕਤੀ ਹੈ ਇਹ ਉਹਨਾਂ ਨੂੰ ਚਾਹੀਦੀ ਹੈ ਗੱਲ ਪਿੱਛੇ ਜਿਨ੍ਹਾਂ ਦੇ ਹੱਥ ਸ਼ਕਤੀ ਸੀ ਹਿੰਦੁਸਤਾਨ ਦੇ ਵਿੱਚ ਉਹ ਖਿਲਾਫ ਸੀ ਇਸ ਗੱਲ ਦੇ ਅੱਜ ਤੇ 300 ਸਾਲ ਪਹਿਲਾਂ ਤੇ 350 ਸਾਲ ਪਹਿਲਾਂ ਉਹ ਤਾਂ ਖਿਲਾਫ ਸੀ ਦਸਮ ਪਾਸ਼ਾ ਵੇ ਉਹ ਦੋਏ ਦਾ ਖਿਲਾਫ ਹੋ ਗਈਆਂ ਅੱਜ ਵਰਡ ਨੂੰ ਲੋੜ ਹੈ ਇਹਦੀ ਉਹਨਾਂ ਸ਼ਕਤੀਆਂ ਨੂੰ ਲੋੜ ਹੈ ਜਿਨ੍ਹਾਂ ਦੇ ਹੱਥ ਪਾਵਰ ਹੈ ਧਰਮ ਚੋਂ ਕੈਟਾਗਰੀ ਹੋਰ ਪੈਦਾ ਹੋ ਗਈ ਉਹ ਡੰਡੇ ਦੇ ਜ਼ੋਰ ਨਾਲ ਧਰਮ ਤੇ ਲਾਉਣਾ ਚਾਹੁੰਦੇ ਨੇ ਡੰਡੇ ਦੇ ਜ਼ੋਰ ਨਾਲ ਧਰਮ ਬਣਾਉਣਾ ਚਾਹੁੰਦੇ ਨੇ ਗੁਰਮਤਿ ਦੇ ਖਿਲਾਫ ਹੈ ਡੰਡੇ ਦੇ ਜ਼ੋਰ ਨਾਲ ਉਹ ਜਿਹਨੇ ਉਹ ਲਾਉਂਦਾ ਸੀ ਨਾ ਧਰਮ ਡੰਡੇ ਦੇ ਜ਼ੋਰ ਤੇ ਬਣਾਉਣ ਵਾਲੀ ਚੀਜ਼ ਨਹੀਂ ਧਰਮ ਪਬਲਿਕ ਨੂੰ ਉਪਦੇਸ਼ ਦੇਣ ਵਾਲੀ ਚੀਜ਼ ਹੈ ਦੱਸਣ ਵਾਲੀ ਚੀਜ਼ ਹੈ ਗੱਲ ਦੱਸਣ ਵਾਲੀ ਚੀਜ਼ ਪਰਸਨਲ ਮਾਮਲਾ ਧਰਮ ਦਾ ਹਰੇਕ ਆਦਮੀ ਦਾ ਜਿਹਨੇ ਮੰਨਣਾ ਮੰਨੋ ਜਿਹਨੇ ਨਹੀਂ ਮੰਨਣਾ ਨਾ ਮੰਨੋ ਗਲਤ ਉਪਦੇਸ਼ ਕਰਨਾ ਅਪਰਾਧ ਹੈ ਸੰਸਾਰ ਦੇ ਵਿੱਚ ਅਪਰਾਧ ਨਹੀਂ ਹੈ ਅੱਜ ਤੇ ਮੰਨਿਆ ਇਹੀ ਖਮਿਆਜਾ ਭੁਗਤ ਰਿਹਾ ਸੰਸਾਰ ਅੱਜ ਸੰਸਾਰ ਕਿਹੜੀ ਗੱਲ ਦਾ ਖਮਿਆਜਾ ਭੁਗਤ ਰਿਹਾ ਅੱਜ ਸੰਸਾਰ ਨੇ ਧਰਮ ਦੀ ਬਲੈਕਮੇਲਿੰਗ ਨੂੰ ਕਾਨੂੰਨ 'ਚ ਬਲੈਕਮੇਲਿੰਗ ਨਹੀਂ ਮੰਨਿਆ ਇੱਕ ਵਿਆਜਾ ਭੂਤ ਰਿਹਾ ਸੰਸਾਰ ਵਿੱਚ ਧਾਰਮਿਕ ਬਲੈਕਮੇਲਿੰਗ ਨੂੰ ਬਲੈਕਮੇਲਿੰਗ ਕਾਨੂੰਨ ਨੇ ਜਾਵਾ ਨਹੀਂ ਦਿੱਤਾ ਹੋਇਆ ਕਿਸੇ ਵੀ ਧਰਮ ਨੂੰ ਉਹਨਾਂ ਨੇ ਟੈਸਟ ਕਰਨਾ ਸੀ ਵੀ ਤੇਰੇ 'ਚ ਸਚਾਈ ਕੀ ਹੈ ਸਚਾਈ ਕਿਹੜੀ ਨਿਕਲਣੀ ਸੀ ਸਚਾਈ ਤਾਂ ਨਿਕਲਣੀ ਹੁੰਦੀ ਸੀ ਕਿਸੇ ਚੋਂ ਇਹ ਆ ਕਹਿੰਦੇ ਭਾਈ ਇੱਥੇ ਤੱਕ ਜੇ ਸਚਾਈ ਹੈ ਇੱਥੋਂ ਉਨੀ ਕੁ ਗੱਲ ਕਰੋ ਜਿੰਨੀ ਤੁਹਾਡੇ ਕੋਲ ਹੈ ਉਹ ਤੋਂ ਕਹਾ ਉਹਨਾਂ ਨੇ ਝੂਠ ਬੋਲਣੇ ਸ਼ੁਰੂ ਕਰਤੇ ਝੂਠ ਤੇ ਪਾਬੰਦੀ ਲਾ ਦਿੰਦੇ ਆ ਧਰਮ ਦੇ ਫਰਾਡ ਔਰ ਝੂਠ ਦੇ ਪਾਬੰਦੀ ਨਹੀਂ ਲਾਈ ਕਿਸੇ ਨੂੰ ਝੂਠ ਬੋਲ ਕੇ ਗੁੰਮਰਾਹ ਕਰਨਾ ਫਰਾਡ ਹੈ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ ਫਰਾਡ ਹੈ ਕਿਸੇ ਸਰਕਾਰ ਨੇ ਕਾਨੂੰਨੀ ਜਾਮਾ ਨਹੀਂ ਦਿੱਤਾ ਅੱਜ ਭੁਗਤ ਰਿਹਾ ਇਹ ਗੱਲ ਸਾਰਾ ਸੰਸਾਰ ਜਿੰਨਾ ਜਰ ਧਰਮ ਦੇ ਫਰਾਡ ਨੂੰ ਤੁਸੀਂ ਕਾਨੂੰਨੀ ਜਾਮਾ ਨਹੀਂ ਬਣਾ ਦਿੰਦੇ ਜਿਹੜਾ ਆਦਮੀ ਜਿਹੜੀ ਗੱਲ ਬੋਲਦਾ ਉਹਨੂੰ ਕਹੋ ਜਸਟੀਫਾਈ ਕਰ ਕੋਰਟ ਵਿੱਚ ਆ ਕੇ ਉਹਦੇ ਖਿਲਾਫ ਅਪੀਲ ਹੋ ਜਵੇ ਰਿਟ ਹੋ ਜਵੇ ਤੇ ਉਹ ਉਹਨੂੰ ਜਸਟੀਫਾਈ ਕਰਨੀ ਪਵੇ ਕੋਰਟ ਵਿੱਚ ਜਾ ਕੇ ਵੀ ਇਹ ਗੱਲ ਮੈਂ ਠੀਕ ਕਹਿਆ ਹੈ ਗਲਤ ਕਹੀ ਆਪੇ ਆੜ ਜਾਣਗੇ ਸਾਰੇ ਆਪੇ ਆੜ ਜਾਣਗੇ ਸੱਚ ਰਹਿ ਜੂਗਾ ਝੂਠ ਆਪੇ ਰਹਿ ਜੂਗਾ ਜਿਹੜਾ ਪ੍ਰਾਇਮਰੀ ਤੱਕ ਪੜਾਈ ਜਾਂਦਾ ਉਹ ਕਹੇ ਭਾਈ ਮੈਂ ਤਾਂ ਪ੍ਰਾਇਮਰੀ ਤੱਕ ਜਾਣਦਾ ਕੋਈ ਝਗੜਾ ਨਹੀਂ ਜਿਹੜਾ ਮਿਡਲ ਤੱਕ ਦੀ ਪੜਾਈ ਜਾਂਦਾ ਉਹ ਕਹੇ ਭਾਈ ਮੈਨੂੰ ਤਾਂ ਮਿਡਲ ਤੱਕ ਦਾ ਪਤਾ ਗਾਹ ਨਹੀਂ ਪਤਾ ਕੋਈ ਝਗੜਾ ਨਹੀਂ ਜਦ ਪ੍ਰਾਇਮਰੀ ਵਾਲਾ ਕਹਿੰਦਾ ਵੀ ਸਾਰਿਆਂ ਨੂੰ ਉਸਰੇ ਦੀ ਮੇਰੀ ਉਹ ਗੱਲ ਹੈ ਹੋਰ ਹੈ ਉਹ ਨਹੀਂ ਝਗੜਾ ਤਾਂ ਜਦ ਪੈਦਾ ਹੁੰਦਾ ਫਾਈਨਲ ਗੱਲ ਮੇਰੀ ਉਹ ਮਿਡਲ ਵਾਲਾ ਕਹਿੰਦਾ ਮੇਰੀ ਹੈ ਹਾਈ ਸਕੂਲ ਵਾਲਾ ਕਹਿੰਦਾ ਮੇਰੀ ਹੈ ਝਗੜਾ ਤਾਂ ਇਸ ਗੱਲ ਦਾ ਹੁਣ ਜਿਗਿਆਸੂ ਕਿਹਦੀ ਗੱਲ ਨੂੰ ਫਾਈਨਲ ਹੋਣੇ ਜਿਗਿਆਸੂ ਕਿਹੜੀ ਗੱਲ ਨੂੰ ਕਹੇ ਇੱਥੇ ਹੀ ਲੋਕਲ ਜਾਏ ਨੇ ਸਾਰਿਆਂ ਨੂੰ ਆਪਣੀ ਆਪਣੀ ਮਤਾਂ ਆਪਣੀ ਮਾਤੀ ਜੇ ਹੈ ਤੇਰੀ ਤੂੰ ਜਸਟੀਫਾਈ ਕਰ ਵੀ ਠੀਕ ਹੈ ਸੱਚ ਹੈ ਜੇ ਜਸਟੀਫਾਈ ਕਰਨੀ ਬੂ ਫਿਰ ਆਪੇ ਆਪੇ ਬੋਲ ਭੁੱਲ ਜੂ ਤੂੰ ਸਮਾਧੀ ਲਾਉਣਾ ਦੱਸ ਕੀ ਹੋ ਸਮਾਧੀ ਨੂੰ ਉਹ ਸੁਣਦਾ ਜੀ ਫੇਰ ਕੀ ਹੁੰਦਾ ਫੇਰ ਨਾ ਲਾਉਂਦਾ ਫੇਰ ਕੀ ਹੁੰਦਾ ਨਾ ਦਊ ਫਿਰ ਕੀ ਮਿਲ ਗਿਆ ਤੇ ਤਸ ਕੀ ਮਿਲਿਆ ਅਨੰਦ ਕਿੰਨਾ ਜਰ ਆਨੰਦ ਮਿਲੂਗਾ ਜਾਂ ਮਰ ਜੂ ਫਿਰ ਆਨੰਦ ਕਿੱਥੋਂ ਮਿਲੂਗਾ ਫਿਰ ਕਿਵੇਂ ਮਿਲੂਗਾ ਇਹ ਸ਼ਬਦ ਕਿਹੜਾ ਸਰੀਰ ਚੋਂ ਪੈਦਾ ਹੁੰਦਾ ਸਾਰੇ ਨੰਗੇ ਹੋ ਜਾਣਗੇ ਨੰਗੇ ਕੀਤੇ ਨੇ ਹੋਏ ਕਬੀਰ ਦੇ ਗੁਰਬਾਣੀ ਸਾਰੇ ਨੰਗੇ ਕੀਤੇ ਨੇ ਸਭ ਨੰਗੇ ਨੇ ਲੇਕਿਨ ਇਹਦਾ ਪ੍ਰਚਾਰ ਨਹੀਂ ਹੋਇਆ ਕਿਉਂ ਨਹੀਂ ਹੋਇਆ ਪ੍ਰਚਾਰ ਗੁਰਦੁਆਰਾ ਜੋ ਬੰਦੇ ਆ ਗਏ ਜਿਹੜੇ ਫਰੌਡੀ ਸੰਤ ਗੁਰਦੁਆਰਾ ਜੋ ਸੰਤ ਆ ਗਏ ਬੇਦੀ ਪਹਿਲਾਂ ਹੀ ਸਾਧ ਸੀ ਉਹਨਾਂ ਨਾਲ ਰਲੇ ਹੋਏ ਸੀ ਬੇਦੀ ਤਾਂ ਪਹਿਲਾਂ ਹਿੰਦੂ ਸੀ ਜਿਹੜੇ ਸੋਢੀ ਸੀ ਉਹ ਆਪ ਗੱਡੀਆਂ ਲਾਉਣ ਲੱਗੇ ਖਾਲਸਾ ਜੰਗਾ ਚੜ ਗਿਆ ਉਹਨਾਂ ਨੇ ਸਿੱਖੀ ਪੈਸੇ ਖਤਮ ਕਰਤੀ ਫਿਰ ਇਹ ਐਸੀ ਚੀਜ਼ ਹੈ ਐਸਾ ਮਤ ਹੈ ਆਦਮੀ ਦੀ ਬੁੱਧੀ ਤੋਂ ਪਰੇ ਹੈ ਅਸਲ ਗੁਰਬਾਣੀ ਸਮਝਣੀ ਆਦਮੀ ਦੀ ਬੁੱਧੀ ਤੋਂ ਪਰੇ ਦੀ ਗੱਲ ਬਹੁਤ ਮੁਸ਼ਕਲ ਨਾਲ ਸਮਝਾਉਂਦੀ ਹੈ ਪਰ ਆ ਜਾਂਦੀ ਹੈ ਇਹ ਨਹੀਂ ਗੱਲ ਵੀ ਨਹੀਂ ਹੁੰਦੀ ਆ ਜਾਂਦੀ ਹੈ ਉਹ ਕੋਈ ਤੇ ਬਾਅਦ ਚੁੱਪ ਕਰ ਗਿਆ ਵੀ ਚਲੋ ਇਹਨਾਂ ਨੂੰ ਖੇਲ ਲੈਣ ਦੋ ਜਦ ਥੱਕ ਲੈ ਖੇਲ ਭੁੱਲ ਗਏ ਲੋਕਾਂ ਨੂੰ ਫਿਰ ਭੁੱਖ ਜਾਗੀ ਵੀ ਅਸਲੀ ਗੱਲ ਕੀ ਹੈ ਲੋਕ ਕਹਿੰਦੇ ਸਿਆਣੇ ਹੋ ਗਏ ਪੜ ਲੈ ਗਏ ਹੁਣ ਅੱਗੇ ਵਰਗੇ ਲੋਕ ਨਹੀਂ ਰਹੇ ਫਿਰ ਜਿਗਿਆਸਾ ਪੈਦਾ ਹੋ ਗਈ ਵੀ ਸੱਚ ਕੀ ਹੈ ਵੀ ਆ ਵੀ ਝੂਠ ਹੈ ਉਹ ਵੀ ਝੂਠ ਹੈ ਉਹ ਵੀ ਝੂਠ ਹੈ ਉਹ ਵੀ ਝੂਠ ਹੈ ਸੱਚ ਕੀ ਹੈ ਜਾਂ ਸੱਚ ਕੀ ਹੈ ਦਾ ਸਵਾਲ ਪੈਦਾ ਹੋ ਗਿਆ ਸੱਚ ਦੀ ਭੁੱਖ ਲੋੜ ਪੈਦਾ ਹੋ ਗਈ ਤੇ ਸੱਚ ਫੇਰ ਪ੍ਰਗਟ ਹੋ ਜਾਂਦਾ ਸੱਚ ਨੂੰ ਕੀ ਹੈ ਬਾਰਿਸ਼ ਪੈ ਜਾਂਦੀ ਹੈ ਧਰਤੀ ਹਰੀ ਭਰੀ ਫਿਰ ਹੋ ਜਾਂਦੀ ਹੈ ਉੱਤੋਂ ਬੀਜ ਦਾ ਕੋਈ ਨਹੀਂ ਖੜਾਉਂਦੇ ਆਪਾਂ ਧਰਤੀ ਦੇ ਵਿੱਚ ਹੁੰਦਾ ਸਭ ਕੁਝ ਪੈਦਾ ਹੁੰਦਾ ਮਾ ਬਾਰਿਸ਼ ਦੀ ਲੋੜ ਹੈ ਬੀਜ ਸਾਰਿਆਂ ਦੇ ਅੰਦਰ ਹੈਗਾ ਸਾਰਿਆਂ ਦੇ ਅੰਦਰ ਹੈ ਬੀਜ ਸੱਚ ਦਾ ਪੈਦਾ ਹੋਊਗਾ ਉਪਦੇਸ਼ ਬਾਰਿਸ਼ ਹੋਊਗੀ ਇਹ ਸਮਝ ਆ ਜੂਗੀ ਇਹਦਾ ਸਾਰਿਆਂ ਦੀ ਤਸੱਲੀ ਹੋ ਜੂ ਵੀ ਹਾਂ ਵੀ ਇਹ ਗੱਲ ਠੀਕ ਹੈ ਗੁਰਬਾਣੀ ਦੇ ਅਰਥਾਂ ਦੇ ਸਾਰਿਆਂ ਦੀ ਤਸੱਲੀ ਕਰਾਉਣੀ ਹੈ ਬਗੈਰ ਗੁਰਬਾਣੀ ਤੇ ਤਸੱਲੀ ਨਹੀਂ ਹੋਣੀ ਜਿੱਦਣ ਗੁਰਬਾਣੀ ਦੇ ਅਰਥ ਸਹੀ ਆ ਗਏ ਫਿਰ ਤਸੱਲੀ ਹੋ ਜਿਨਾ ਜਰ ਅਰਥ ਸਹੀ ਨਹੀਂ ਉਹਨਾਂ ਜਰ ਤਸੱਲੀ ਮੰਨਦੀ ਹੋਣੀ ਹੋਈ ਨਹੀਂ ਅੰਨਾ ਡੇਰਿਆਂ ਚੋਂ ਨਾ ਗੁਰਦੁਆਰਿਆਂ ਚੋਂ ਨਾ ਸੰਸਥਾਵਾਂ ਚੋਂ ਕਦੇ ਕੋਈ ਗੁਰਮੁਖ ਪੈਦਾ ਨਹੀਂ ਹੋਇਆ ਨਾ ਸੰਸਾਰਾਂ ਜੋ ਪੈਦਾ ਹੋਇਆ ਨਾ ਡੇਰਿਆਂ ਜੋ ਪੈਦਾ ਹੋਇਆ ਨਾ ਧਰਮਾਂ ਦੇ ਵਿੱਚੋਂ ਪੈਦਾ ਹੋਇਆ ਨਾ ਮੰਦਰਾਂ ਜੋ ਪੈਦਾ ਹੋਇਆ ਨਾ ਮਸਜਿਦਾਂ ਜੋ ਪੈਦਾ ਹੋਇਆ ਜਿਹੜਾ ਪੈਦਾ ਹੋਇਆ ਸਾਈਡ ਤੋਂ ਪੈਦਾ ਹੋਇਆ ਉਹਨਾਂ ਮੰਦਰਾਂ ਤੋਂ ਜੋ ਪਰੰਪਰਾਗਤ ਗੱਲ ਚੱਲ ਰਹੀ ਸੀ ਉਦੋਂ ਤਾਂ ਬਾਗੀ ਪੈਦਾ ਹੋਇਆ ਹੋ ਉਹਨਾਂ ਵਿੱਚ ਤਾਂ ਹੈ ਨਹੀਂ ਸੀ ਉਹ ਚੀਜ਼ ਜੇ ਉੱਥੋਂ ਹੀ ਪੈਦਾ ਹੁੰਦੀ ਤਾਂ ਬਾਹਰੋਂ ਪੈਦਾ ਹੋਣ ਦੀ ਕੀ ਲੋੜ ਸੀ ਕਬੀਰ ਨੂੰ ਬਾਹਰੋਂ ਪੈਦਾ ਹੋਣ ਦੀ ਕੀ ਲੋੜ ਸੀ ਜੇ ਮੰਦਰਾਂ ਦੇ ਵਿੱਚੋਂ ਗੱਲ ਹੁੰਦੀ ਉਹ ਧਰਮ ਚ ਬਾਹਰੋਂ ਤਾਂ ਉਹ ਚੀਜ਼ ਪੈਦਾ ਹੁੰਦੀ ਹੈ ਜਿਹੜੀ ਮੌਕੇ ਤੇ ਹੋਵੇ ਨਾ ਅੱਜ ਸਿੱਖ ਧਰਮ ਵਿੱਚ ਸਿੱਖੀ ਹੈ ਨਹੀਂ ਅਖੌਤੀ ਸਿੱਖ ਜਿਹੜੇ ਹਨ ਇਹਨਾਂ ਸਿੱਖੀ ਦਾ ਗਿਆਨ ਹੈ ਨਹੀਂ ਹੁਣ ਗਿਆਨ ਸਾਈਡ ਤੋਂ ਪੈਦਾ ਹੋਊਗਾ ਉਹ ਤਾਂ ਗੁਰਬਾਣੀ ਦੀ ਸੋਝੀ ਪਰ ਉਹ ਆਦਮੀ ਸਾਈਡ ਤੋਂ ਨਿਕਲੂਗਾ ਇਹਨਾਂ ਦੇ ਖਿਲਾਫ ਬੋਲੂ ਸਾਰੇ ਦੇ ਕਿਉਂਕਿ ਇਹਨਾਂ ਦੇ ਤਾਂ ਖਿਲਾਫ ਬੋਲਣਾ ਹੀ ਪਊ ਅਸਲ ਤੋਂ ਖਿਲਾਫ ਨਹੀਂ ਕਿਸੇ ਦੇ ਬੋਲਦਾ ਉਹਦਾ ਗੁਰਮਤਿ ਉਹ ਵਿਆਖਿਆ ਕਰਦੀ ਹੈ ਇਹਨਾਂ ਦੇ ਇਹ ਬੋਲ ਦੇ ਖਿਲਾਫ ਨੇ ਨਾ ਗੁਰਬਾਣੀ ਤੇ ਉਹ ਖਿਲਾਫ ਤਾਂ ਹੁੰਦਾ ਇਹ ਗੁਰਬਾਣੀ ਤੇ ਆ ਖਿਲਾਫ ਹੋਏ ਹੋਏ ਨੇ ਉਹ ਤਾਂ ਗੁਰਬਾਣੀ ਦੀ ਗੱਲ ਕਰੂ ਇਹਨਾਂ ਦੇ ਖਿਲਾਫ ਜਾਊਗੀ ਐ ਲੱਗੂਗਾ ਵੀ ਇਹਨਾਂ ਦੇ ਖਿਲਾਫ ਬੋਲਦਾ ਲਗੂਏ ਪੁਲਿਸ ਹੁਣ ਚੋਰਾਂ ਦੇ ਖਿਲਾਫ ਹੈ ਕਿ ਚੋਰਾਂ ਦੇ ਖਿਲਾਫ ਹੈ ਇਹ ਸਾਰਿਆਂ ਦੇ ਖਿਲਾਫ ਹੈ ਸਾਰਿਆਂ ਦੇ ਖਿਲਾਫ ਨਹੀਂ ਜਿਹੜੇ ਕਾਨੂੰਨ ਦਾ ਵਿਰੋਧ ਕਰਦੇ ਨੇ ਉਹਨਾਂ ਦੇ ਖਿਲਾਫ ਗੁਰਬਾਣੀ ਹੁਕਮ ਹੈ ਜਿਹੜੇ ਇਹਦਾ ਵਿਰੋਧ ਕਰਦੇ ਨੇ ਸਿੱਖ ਉਹਨਾਂ ਦੇ ਖਿਲਾਫ ਲੱਗੂ ਉਹਨਾਂ ਨੂੰ ਲੱਗੂ ਇਹ ਉਹਨਾਂ ਨੂੰ ਅਰਥ ਗਲਤ ਸਮਝਾਉਂਦੇ ਗਲਤ ਮੰਨੀ ਬੈਠੇ ਨੇ ਉਹਨਾਂ ਨੂੰ ਲੱਗੂ ਵੀ ਅਸੀਂ ਤਾਂ ਆ ਮੰਨੀ ਬੈਠੇ ਤੇ ਆਏ ਹੁਣ ਸਿਆਣੇ ਛੱਡ ਲੈਣਗੇ ਸਮਝ ਲੈਣਗੇ ਮੂਰਖ ਚਿੰਬੜੇ ਰਹਿਣਗੇ ਮੂਰਖ ਚਿੰਬੜੇ ਵੀ ਰਹਿੰਦੇ ਹੁੰਦੇ ਨੇ ਸਿਆਣੇ ਛੱਡ ਦਿੰਦੇ ਨੇ ਗੱਲ ਹੈ ਦਰਸ਼ਨ ਦੀ ਪ੍ਰਭੂ ਮਿਲਾਵੇ ਮੋਹੇ ਪ੍ਰਭੂ ਮਿਲਾਵੇ ਮੋਹੇ ਦੀ ਸ਼ਰਤ ਰੱਖ ਲੋ ਜਿਹੜਾ ਮਿਲਾ ਦੂ ਠੀਕ ਹੈ ਸ਼ਰਤ ਛੋਟੀ ਨਹੀਂ ਹੈ ਸ਼ਰਤ ਵੱਡੀ ਹੈ ਸ਼ਰਤ ਛੋਟੀ ਨਹੀਂ ਸ਼ਰਤ ਵੱਡੀ ਹੈ ਪ੍ਰਭੂ ਦਾ ਮਲਾਵਾ ਗੁਰਬਾਣੀ 'ਚ ਹੈ ਪ੍ਰਭੂ ਦੀ ਡੈਫੀਨੇਸ਼ਨ ਗੁਰਬਾਣੀ 'ਚ ਹੈ ਪ੍ਰਭੂ ਸਭ ਦੇ ਅੰਦਰ ਹੈ ਸਭ ਨੂੰ ਪਤਾ ਹੈ ਪਰ ਮਲਾਵਾ ਕਿਵੇਂ ਹੋਊਗਾ ਇਹਦੀ ਵਿਧੀ ਜਿਹਨੂੰ ਸਮਝ ਆ ਗਈ ਉਹ ਹੋਊਗੀ ਵਿਧੀ ਕਿਸੇ ਟੀਕੇ 'ਚ ਨਹੀਂ ਹੈ ਵਿਧੀ ਕੋਈ ਪ੍ਰਚਾਰਕ ਨਹੀਂ ਦੱਸ ਰਿਹਾ ਵਿਧੀ ਸਮਝਾ ਦੇ ਜਿਹੜਾ ਸਮਝ ਆ ਗਈ ਜਿਹਨੂੰ ਉਹ ਸਮਝਾ ਦੂਗਾ ਟੈਸਟ ਰੱਖ ਲਓ ਇਹ ਬਥੇਰਾ ਇਹਦੇ ਤੇ ਸੈਮੀਨਾਰ ਹੋਈ ਜਾਵੇ 2-4 ਸਾਲ ਸੈਮੀਨਾਰ ਕਰ ਲੋ ਅਕਾਲ ਤਖਤ ਤੇ ਰੋਜ਼ ਹੀ ਹੋਈ ਜਾਵੇ ਆਪੇ ਪਤਾ ਲੱਗ ਜੂ ਸਾਲ 'ਚ ਪਤਾ 6 ਮਹੀਨੇ 'ਚ ਪਤਾ ਲੱਗ ਜੂ ਇਹ ਨਹੀਂ ਹੁਣ ਰੁਕਣੀ ਗੱਲ ਗਾਹ ਬਦਲਣੀ ਬਦਲਣੀ ਜਦ ਤੁਰ ਪਿਆ ਨਾ ਗਤੀ ਇਹ ਪਰਮ ਗਤੀ ਹੈ ਜਦ ਪਰਮ ਗਤੀ ਇੱਕ ਹੁੰਦੀ ਹੈ ਗਤੀ ਇੱਕ ਹੁੰਦੀ ਹੈ ਪਰਮ ਗਤੀ ਪਰਮ ਗਤੀ ਉਹ ਗਤੀ ਨੂੰ ਕਹਿੰਦੇ ਨੇ ਜਿਹਦੀ ਕੋਈ ਰੁਕਾਵਟ ਨਹੀਂ ਉਹਨੂੰ ਨਹੀਂ ਕੋਈ ਰੋਕ ਸਕਦਾ ਕਿ ਪਰਮ ਗਤੀ ਕਬੀਰ ਕੋਲ ਹੈ ਭਗਤਾਂ ਦੀ ਬੁੱਧ ਪਰਮ ਗਤੀ ਚ ਹੁੰਦੀ ਹੈ ਗਤੀ ਹੁੰਦੀ ਹੈ ਪ੍ਰਚਾਰਕਾਂ ਦੀ ਬੁੱਧੀ ਜੋ ਮਸਕੀਨ ਸੀ ਨਿਕਾਲ ਕੀਤੀ ਹੈ ਅੱਗੇ ਕੀਤੀ ਹੈ ਗੱਲ ਜਿੱਤੇ ਦੁਨੀਆ ਖੜੀ ਸੀ ਉਹ ਅੱਗੇ ਤੋਰੀ ਹੈ ਅੱਗੇ ਤੋਰੀ ਹੈ ਗੱਲ ਆਮ ਆਦਮੀ ਦੀ ਬੁੱਧੀ ਨੂੰ ਅੱਗੇ ਗੱਲ ਤੋਰੀ ਹੈ ਰਜਨੀ ਜੀ ਉਹਨੇ ਵੀ ਆਮ ਆਦਮੀ ਨੂੰ ਅੱਗੇ ਤੋਰੇ ਲੋਕੋ ਤੋਂ ਪ੍ਰਭਾਵਿਤ ਹੋਏ ਹੋਰ ਵੀ ਵਿਦਵਾਨ ਨੇ ਹੋਰ ਵੀ ਵਿਦਵਾਨ ਗਤੀ ਕਰਨ ਵਾਲੇ ਹੁੰਦੇ ਪਰਮ ਗਤੀ ਨਹੀਂ ਪਰਮ ਗਤੀ ਗੁਰਮੁਖਾਂ ਦੀ ਬੁੱਧੀ ਚ ਹੁੰਦੀ ਹੈ ਪਰਮ ਗਤੀ ਉਹਨੂੰ ਕਹਿੰਦੇ ਨੇ ਜਿਹੜੀ ਭਰਮ ਨੂੰ ਪਾਰ ਕਰ ਬਸ ਭਰਮ ਦਾ ਨਾਸ਼ ਕਰ ਦੇ ਫਿਰ ਰੁਕਦੀ ਨਹੀਂ ਗਤੀ ਉਹ ਜਿਹੜੀ ਰੁਕਦੀ ਨਹੀਂ ਨਾ ਗਤੀ ਉਹ ਪਰਮ ਗਤੀ ਹੈ ਗਤੀ ਆ ਥੋੜੇ ਧੱਕਾ ਮਾਰੇ ਉੱਥੇ ਖੜ ਗਈ ਇੱਕ ਅੱਧੀ ਗੱਲ ਸਮਝ ਆ ਗਈ ਕਹਿਤੀ ਉਹ ਵੀ ਪੂਰੀ ਠੀਕ ਨਹੀਂ ਸਮਝ ਆਈ ਉਹਨੂੰ ਗਤੀ ਕਹਿੰਦੇ ਨੇ ਇਹ ਗਤ ਹੈ ਜਦ ਗਤੀ ਦੀ ਕੋਈ ਆ ਜਵੇ ਜੋ ਸੈਲਾਬ ਆ ਜਵੇ ਹੜ ਆ ਜਵੇ ਉਹ ਨਹੀਂ ਰੁਕਦਾ ਸਮੁੰਦਰ 'ਚ ਰੁਕਦਾ ਜਾ ਉਹ ਪਾਣੀ ਸਮੁੰਦਰ 'ਚ ਰੁਕਦਾ ਜਾ ਫਿਰ ਨਹੀਂ ਰੁਕਦਾ ਇਹ ਨਹੀਂ ਰੁਕਣਾ ਹੁਣ ਇਹ ਸਮੁੰਦਰ 'ਚ ਰੁਕੂ ਜਾ ਕੇ ਰੁਕਿਆ ਇਹਦਾ ਜਵਾਬ ਹੈ ਨਹੀਂ ਕੋਈ ਐਨੇ ਸਦਾਬ ਦੇ ਪਾਣੀ ਨੂੰ ਕਾਜ ਪਾਉ ਕੋਈ ਸਮੁੰਦਰ ਦੇ ਸਾਹਮਣੇ ਉਹਨੂੰ ਤਾਂ ਫਿਰ ਨਾਨਕ ਭ੍ਰਮ ਭਉ ਕਾਟੀਐ ਚੁੱਕੈ ਜਮਕੀ ਜੋ ਨਾਨਕ ਪ੍ਰਭ ਪਾਉ ਕਾਟੀਏ ਦੋ ਚੀਜ਼ਾਂ ਕੱਢੀਆਂ ਜਾਣਗੀਆਂ ਪਰਮ ਔਰ ਪਾਉ ਡਰ ਪੈ ਔਰ ਪਰਮ ਦੋਏ ਚੀਜ਼ਾਂ ਕੱਟੀਆਂ ਜਾਣਗੀਆਂ ਉਹ ਤੇ ਬਾਅਦ ਦਰਸ਼ਨ ਹੁੰਦਾ ਜਿੰਨਾ ਜਰ ਭਰਮਾ ਭਾਵ ਬਣਿਆ ਹੋਇਆ ਉਹਨਾਂ ਜਰ ਪ੍ਰਭੂ ਮਿਲਾਵਾ ਹੁੰਦਾ ਹੀ ਨਹੀਂ ਪਰਮੇ ਦਾ ਵਿਚਾਲੇ ਹੈ ਦੋਹਾਂ ਦੇ ਵਿਚਾਲੇ ਹੈ ਹੀ ਪਰਮ ਤਨ ਪਰ ਕਾਇਕ ਸੰਗ ਹੀ ਬਾਸਾ ਵਿੱਚ ਹੋ ਮੈਂ ਭੀਤ ਕਰਾਰੀ ਇੱਕੋ ਜਗ੍ਹਾ ਰਹਿੰਦੇ ਨੇ ਉਹ ਵੀ ਸਰਬ ਵਿਆਪੀ ਹੈ ਜਿਹੜਾ ਚੀਜ਼ ਸਰਬ ਵਿਆਪੀ ਹੈ ਵਿਚਾਲੇ ਭਰਮ ਲਈ ਪੜਦਾ ਹੋਰ ਤਾਂ ਕੁਝ ਨਹੀਂ ਭਰਮ ਕੇ ਪੜਦੇ ਸਾਹਮਣੇ ਖੜਾ ਨਹੀਂ ਦਿੰਦਾ ਮੈਨੂੰ ਆਦਮੀ ਕਿਉਂ ਨਹੀਂ ਦਿੰਦਾ ਅੱਖ ਦੇ ਵਿੱਚ ਜਾੜਾ ਪਿਆ ਹੋਇਆ ਤਾਂ ਨਹੀਂ ਦਿੰਦਾ ਨਿਗਾਹ ਥੋੜੀ ਹੈ ਬਸ ਸਾਹਮਣੇ ਖੜਾ ਨਹੀਂ ਦਿੰਦਾ ਜਾਂ ਜਾਲਾ ਕੱਟਿਆ ਗਿਆ ਫਿਰ ਦਿਨ ਇਹ ਭਰਮ ਦਾ ਹੀ ਜਾਲਾ ਹੈ ਕਿਉਂਕਿ ਸੁਣਿਆ ਹੋਇਆ ਹੋਰ ਹੈ ਜੋ ਸੁਣਿਆ ਹੋਇਆ ਉਹ ਹੈ ਨਹੀਂ ਜੋ ਹੈ ਉਹ ਸੁਣਿਆ ਨਹੀਂ ਜੋ ਪ੍ਰਭੂ ਹੈ ਉਹ ਕਿਸੇ ਨੇ ਦੱਸਿਆ ਨਹੀਂ ਜੋ ਦੱਸਿਆ ਉਹ ਪ੍ਰਭੂ ਹੈ ਨਹੀਂ ਜਿੰਨੀਆਂ ਮੱਤਾਂ ਪ੍ਰਮਾਤਮਾ ਪ੍ਰਭੂ ਨੂੰ ਦੱਸਦੀਆਂ ਨੇ ਉਹ ਹੈ ਨਹੀਂ ਪ੍ਰਭੂ ਗੱਲ ਇਹ ਅਸਲ ਵਿੱਚ ਜੋ ਪ੍ਰਭੂ ਹੈ ਦੱਸਿਆ ਕਿਸੇ ਨੇ ਨਹੀਂ ਜੋ ਦੱਸਿਆ ਉਹ ਹੈ ਕੋਈ ਨਹੀਂ ਔਰ ਪ੍ਰਭੂ ਮਲਾਵਾ ਕੁਝ ਨਹੀਂ ਹੈ ਉਹਦਾ ਪਤਾ ਨਹੀਂ ਹੈ ਲੋਕਾਂ ਨੂੰ ਪਤਾ ਨਹੀਂ ਸੰਗਤ ਮਾਰੇ ਪ੍ਰਭ ਵਸੈ ਬਣ ਬਣ ਕਹਾਂ ਕਰਾਇਆ ਉਹ ਕਹਿੰਦਾ ਉਹ ਤੇਰੇ ਨਾਲ ਵਸਦਾ ਅਸਲ ਦੇ ਵਿੱਚ ਪਰਮਾਤਮਾ ਲਫ਼ਜ਼ ਨਹੀਂ ਕੋਈ ਹੈ ਪਰਮਾਤਮਾ ਦਾ ਸਾਫ ਨੂੰ ਜਦ ਕਰਦਾ ਹੈ ਉਹ ਸੁਣੀ ਸੁਣਾਈ ਗੱਲ ਨੂੰ ਗਲਤ ਕਰ ਦਿੰਦਾ ਪਰਮਾਤਮਾ ਦਾ ਲਫ਼ਜ਼ ਉਹ ਕਰਦਾ ਹੈ ਸਰਵ ਸ੍ਰੇਸ਼ ਫਾਰਮ ਆਫ ਆਤਮਾ ਫਿਰ ਅੱਗੇ ਕਰ ਦਿੰਦਾ ਵੈਗਰੂ ਉਹਦਾ ਅਰਥ ਪਾਰ ਬ੍ਰਹਮ ਉਹ ਪਾਰ ਬ੍ਰਹਮ ਦਾ ਅਰਥ ਕਿਵੇਂ ਹੋ ਜਾਊਗਾ ਪਰਮਾਤਮਾ ਦਾ ਜੋ ਬੀਜ ਹੈ ਉਹਨੂੰ ਇੰਨਾ ਨਹੀਂ ਪਤਾ ਬੀਜ ਕੀ ਹੁੰਦਾ ਬਿਰਸ਼ ਕੀ ਹੁੰਦਾ ਅਜੋ ਕਿਤੇ ਹੋ ਗਿਆ ਪਰਬ੍ਰਹਮ ਕਿਵੇਂ ਹੋ ਜੂਗਾ ਅਰਥ ਉਹ ਨੇਰੇ ਜਤੀਰ ਮਾਰਦਾ ਵਿਦਵਾਨ ਹੈ ਹਿੰਦੂ ਮਤ ਵਾਲੇ ਅਰਥ ਕਰਦਾ ਅਸਲ ਵਿੱਚ ਪਰਮ ਆਤਮ ਦਾ ਜੋ ਆਤਮਾ ਹੀ ਹੈ ਉਹ ਬੀਜ ਹੈ ਆਤਮਾ ਦਾ ਬੀਜ ਹੁੰਦੀ ਹੈ ਇੱਕ ਹੋਏ ਤਾਂ ਉਗਵੇ ਉਹ ਕਵੇ ਤੋਂ ਬਾਹਰ ਬ੍ਰਹਮ ਹੈ ਇੱਕ ਤਾਂ ਜੋ ਮੁਕਤੇ ਹੋਇਆ ਮੁਕਤੀ ਹੈ ਵਿਕਾਰਾਂ ਤੋਂ ਮੁਕਤੀ ਮਨ ਮਾਇਆ ਤੋਂ ਨਿਕਲ ਕੇ ਆਪਣੇ ਮੂਲ ਨਾਲ ਜੁੜਿਆ ਮਾਇਆ ਤੋਂ ਮੁਕਤੀ ਹੋਈ ਹੈ ਨਾ ਔਗਣਾ ਤੋਂ ਮੁਕਤੀ ਹੋਈ ਹੈ ਔਗਣ ਛੱਡ ਕੇ ਆਪਣੇ ਮੂਲ ਨਾਲ ਜੁੜਿਆ ਮਨ ਔਗਣ ਛੱਡਦਾ ਨਹੀਂ ਆ ਉਹਨਾਂ ਚਿਰ ਜਿੰਨਾ ਚਿਰ ਤਿੰਨੇ ਲੋਕ ਦਾ ਗਿਆਨ ਨਾ ਹੋ ਜਵੇ ਇਹ ਗੱਲ ਹੈ ਜ਼ਰੂਰੀ ਤਿੰਨੇ ਲੋਕ ਦਾ ਗਿਆਨ ਹੋਏ ਤੋਂ ਬਾਅਦ ਹੀ ਔਗਣ ਛੁੱਟਦੇ ਨੇ ਉਹਦੇ ਬਾਅਦ ਹੀ ਆਪਣੇ ਮੂਲ ਨਾਲ ਜੁੜਦੇ ਜਾ ਕੇ ਮਨ ਉਹ ਤੋਂ ਪਹਿਲਾਂ ਜੁੜੇ ਨਹੀਂ ਸਕਦਾ ਤਿੰਨ ਲੋਕ ਦਾ ਗਿਆਨ ਹੈ ਬਾਣੀ ਦੇ ਵਿੱਚ ਤਿੰਨ ਲੋਕ ਦਾ ਗਿਆਨ ਹੋਏ ਤੇ ਮਨ ਪੂਰਾ ਹੁੰਦਾ ਮਾਇਆ ਦੀ ਮਾਇਆ ਖਤਮ ਮਾਇਆ ਦੀ ਸੋਝੀ ਪੂਰੀ ਹੋ ਗਈ ਫਿਰ ਵੀ ਬੀਜ ਰੂਪ ਹੈ ਅਜੋ ਵੀ ਬੀਜ ਰੂਪ ਹੈ ਬੀਜੋ ਸੁਝੇ ਕੋ ਨਹੀਂ ਬਹਿੰਦਲੀ ਚਾ ਪਾਏ ਅਜੋ ਬੀਜ ਰੂਪ ਹੈ ਪਰ ਪੂਰਨ ਬੀਜ ਹੈ ਪੂਰਨ ਬ੍ਰਹਮ ਹੈ ਇਥੇ ਆ ਕੇ ਬ੍ਰਹਮ ਪਹਿਲਾ ਬ੍ਰਹਮਾ ਉਹ ਹੈ ਜਿਹੜਾ ਤਿੰਨ ਲੋਕ ਦਾ ਗਿਆਨ ਲੈ ਰਿਹਾ ਹੈ